ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਪਰ ਹਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰਪਤ ਇੱਕ ਸੰਘਾਸਨ ਸੋਇਆ ਸੁਪਨੇ ਭਿਆ ਭਿਖਾਰੀ ਅਛਤ ਰਾਜ ਵਿਛੜ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਕੋਈ ਅੰਗ ਪ੍ਰਸੰਗ ਜੈਸੇ ਹੈ ਅਨਪਗਛ ਮਨ ਮੁ ਜਨਾਇਆ ਅਨੇਕ ਕਟਕ ਜੈਸੇ ਘੂਰ ਪਰੇ ਅਬ ਕਹਤੇ ਕਹਿਣ ਆਇਆ ਸਰਬੇ ਏਕ ਅਨੇਕੈ ਸੁਆਮੀ ਸਭ ਕਟ ਭੋਗ ਵੈ ਸੋਈ ਕਹਿ ਰਬਦਾਸ ਹਾਥ ਪੈ ਨੇਰੇ ਸਹਜੇ ਹੋਏ ਸੋ ਹੋਈ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਰੱਬ ਦਾ ਸ਼ਬਦ ਹੈ ਰਬਦਾਸ ਜੀ ਦਾ ਉਹਦਾ ਸਾਰੇ ਗੁਰਬਾਣੀ ਚ ਭਰਮ ਦਾ ਨਾਸ ਦੀ ਉਹ ਗੱਲ ਹੈ ਪਰ ਇੱਥੇ ਖਾਸ ਤੌਰ ਤੇ ਭਰਮ ਕੀ ਹੁੰਦਾ ਹੈ ਭਰਮ ਕੈਸਾ ਹੁੰਦਾ ਹੈ ਇਹ ਦਾ ਥੋੜਾ ਜਿਹਾ ਖੁਲਾਸਾ ਕੀਤਾ ਹੋਇਆ ਭਰਮ ਹੁੰਦਾ ਹੀ ਕੀ ਹੈ ਕਿਉਂ ਨਹੀਂ ਪਤਾ ਲੱਗਦਾ ਉਹ ਸਾਧਵੀ ਨੂੰ ਭਰਮ ਦਾ ਜਿਹੜਾ ਭਰਮ ਚ ਫਸਿਆ ਹੋਇਆ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਮੈਂ ਭਰਮ ਚ ਦੋ ਚੀਜ਼ਾਂ ਦਾ ਬਿਲਕੁਲ ਨਹੀਂ ਪਤਾ ਲੱਗਦਾ ਇੱਕ ਹੰਕਾਰ ਦਾ ਇੱਕ ਭਰਮ ਦਾ ਭਰਮ ਦਾ ਜੇ ਪਤਾ ਲੱਗ ਜਾ ਫਿਰ ਤਾਂ ਇਲਾਜ ਹੋ ਜਾ ਭਰਮ ਚ ਭੁੱਲਿਆ ਹੋਇਆ ਹੁੰਦਾ ਭੁੱਲਿਆ ਹੋਇਆ ਆਦਮੀ ਇਹੋ ਭਰਮ ਚ ਭਰਮ ਤੇ ਬਿਨਾ ਭੁੱਲ ਨਹੀਂ ਸਕਦਾ ਭਰਮੇ ਭੁੱਲਦਾ ਦਸਤਾਵਾ ਭਰਮ ਕੈਸਾ ਹੁੰਦਾ ਤਾਂ ਕਿਵੇਂ ਬਿਆਨ ਕਰਾਂ ਭਰਮ ਬਿਆਨ ਕਰਨਾ ਸਭ ਤੋਂ ਔਖਾ ਹੈ ਕਾਰ ਬਿਆਨ ਕਰਨਾ ਸੌਖਾ ਹੈ ਲੋਭ ਬਿਆਨ ਕਰਨਾ ਸੌਖਾ ਹੈ ਉਹ ਬਿਆਨ ਕਰਨਾ ਬੜਾ ਸੌਖਾ ਹੈ ਪਰਮ ਬਿਆਨ ਕਰਨਾ ਬੜਾ ਔਖਾ ਕਿਉਂਕਿ ਲੋਭ ਸਾਰਿਆਂ ਨੂੰ ਪਤਾ ਕੀ ਹੁੰਦਾ ਪਰਮ ਸਾਰਿਆਂ 'ਚ ਹੈ ਪਰ ਇਹਦਾ ਪਤਾ ਨਹੀਂ ਕੀ ਹੁੰਦਾ ਜਿਸ ਭਰਮ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਪਰਮ ਕੀ ਹੈ ਕਾਰ ਦਾ ਵੀ ਪਤਾ ਲੱਗ ਜਾਂਦਾ ਹੈ ਦਸ ਦੋ ਤੋਂ ਭਰਮ ਦਾ ਨਹੀਂ ਪਤਾ ਔਖਾ ਔਖਾ ਬਹੁਤ ਇਹ ਗੱਲ ਕਹਿ ਰਹੇ ਨੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਤੂੰ ਵੀ ਅਸਲ ਦੇ ਵਿੱਚ ਤੂੰ ਹੈ ਸਰੀਰ ਦੇ ਵਿੱਚ ਤੇਰੀ ਵਜ੍ਹਾ ਨਾਲ ਬਣਿਆ ਮੇਰਾ ਬਾਪ ਔਰ ਮਾਂ ਤੂੰ ਹੈ ਮੇਰੀ ਪੈਦਾਇਸ਼ ਤੇ ਤੂੰ ਜੋ ਤੇਲ ਹੈ ਬੱਤੀ ਹੈ ਦੀਵਾ ਉਹ ਤਾਂ ਜੋਤ ਪੈਦਾ ਹੁੰਦੀ ਹੈ ਜੇ ਤੇਲ ਬੱਤੀ ਦੀਵਾ ਹੋਵੇ ਨਾ ਜੋਤ ਕਿਵੇਂ ਪੈਦਾ ਹੋ ਜੂ ਜੋਤ ਤਾਂ ਮਨ ਹੈ ਤੇ ਜਿਹੜਾ ਤਤ ਤੇਲ ਹੈ ਜੇ ਬੱਤੀ ਵੀ ਹੋਵੇ ਦੀਵਾ ਵੀ ਹੋਵੇ ਤੇਲ ਨਾ ਹੋਵੇ ਤਾਂ ਵੀ ਜੋਤ ਪੈਦਾ ਹੁੰਦੀ ਦੀਵਾ ਤਾਂ ਆਪਾਂ ਸਰੀਰ ਨੂੰ ਬਣਾ ਕੇ ਮਿੱਟੀ ਦਾ ਦੀਵਾ ਮਿੱਟੀ ਦਾ ਹੀ ਹੁੰਦਾ ਹੈ ਆਟੇ ਦਾ ਤੇ ਤੇਲ ਹੀ ਨਾ ਹੋਵੇ ਵਿੱਚ ਫਿਰ ਜੋਤ ਨਹੀਂ ਅਸਲ 'ਚ ਬੰਦਾ ਜਿਹੜਾ ਮੂੜ ਹੈ ਜੋਤ ਦਾ ਮੂੜ ਤੇਲ ਹੈ ਤਤ ਹੈ ਜਿਵੇਂ ਜੋਤ ਦਾ ਮੂੜ ਤਤ ਹੈ ਤਤ ਤੇਲ ਨਾਮ ਕੀ ਆਵਾਤੀ ਐਵੇਂ ਮਨ ਦਾ ਮੂਲ ਵੀ ਤਤ ਹੈ ਤਤ ਵਸੂ ਹੈ ਉਹ ਪਰਮ ਤਤ ਕਹਿੰਦੇ ਉਹਨੂੰ ਪਰਮ ਤਤ ਉਹ ਵੀ ਤਤ ਉਹ ਤੋਂ ਪੈਦਾ ਹੋਇਆ ਹੋਇਆ ਬੋਲ ਜਿਵੇਂ ਸੂਰਜ ਤੋਂ ਧੁੱਪ ਪੈਦਾ ਹੋਈ ਹੋਈ ਹੈ ਸੂਰਜ ਤੋਂ ਲਾਈਟ ਪੈਦਾ ਹੋਈ ਹੋਈ ਹੈ ਐ ਉਹ ਤੋਂ ਪੈਦਾ ਹੋਇਆ ਹੈ ਬੋਲ ਪਰ ਮਨ ਆਪਣੇ ਆਪ ਨੂੰ ਜਦੋਂ ਆਪਣੇ ਆਪ ਦਾ ਵਜੂਦ ਉਹ ਤਾਂ ਵੱਖਰਾ ਸਮਝ ਲੈਂਦਾ ਵੀ ਮੈਂ ਹਾਂ ਮੈਂ ਮੈਂ ਇਹ ਸਮਝਦਾ ਆਪਣੇ ਮੂਲ ਨੂੰ ਭੁੱਲ ਜਾਂਦਾ ਹੈ ਮੂਲ ਦਾ ਗਿਆਨ ਜਦੋਂ ਇਹਨੂੰ ਨਹੀਂ ਰਹਿੰਦਾ ਇਹਦੇ ਵਾਸਤੇ ਮੂਲ ਰਹਿੰਦਾ ਹੀ ਨਹੀਂ ਫਿਰ ਜਬ ਹਮ ਤਬ ਤੂੰ ਨਹੀਂ ਜੇ ਮੇਰੇ ਗਿਆਨ ਚ ਮੇਰਾ ਹੀ ਮੇਰੀ ਸਮਝ ਮੈਂ ਹੋਵਾਂ ਤੇਰਾ ਮੈਨੂੰ ਗਿਆਨ ਦੀ ਫਿਰ ਤੂੰ ਕਿੱਥੇ ਮੇਰੇ ਵਾਸਤੇ ਤੂੰ ਰਹੀ ਤੂੰ ਹੈ ਜਗਤ ਜ਼ਰੂਰ ਪਰ ਮੇਰੀ ਸਮਝ ਤੇ ਪਰੇ ਨਾ ਤੂੰ ਮੈਨੂੰ ਕੋਈ ਦੱਸੂਗਾ ਇਹ ਤਾਂ ਹੁਣ ਕੋਈ ਦੱਸੂਗਾ ਆਪਣਾ ਮੂਲ ਪਛਾਣ ਤਾਂ ਗੁਰਬਾਣੀ ਦੱਸੂ ਮਨ ਤੂੰ ਤਸ ਰੂਪ ਜ਼ਰੂਰ ਹੈ ਪਰ ਆਪਣਾ ਮੂਲ ਪਛਾਣ ਇਹ ਤਾਂ ਦੂਏ ਨੇ ਦੱਸਿਆ ਸਾਨੂੰ ਆਪਣਾ ਦਾ ਪਤਾ ਹੈ ਬੋਲ ਦਾ ਨਹੀਂ ਪਤਾ ਕਿਸੇ ਨੂੰ ਜਦ ਹਮ ਹੋਤੇ ਜਿੰਨਾ ਚਿਰ ਅਸੀਂ ਮਾਇਆ ਨੂੰ ਸਮਝਦੇ ਹਾਂ ਤਬ ਤੂੰ ਨਹੀਂ ਜਦ ਤੇਰਾ ਪਾਦਾ ਲੱਗ ਜਾ ਵੀ ਤੂੰ ਹੈਗਾ ਫਿਰ ਮੈਂ ਨਹੀਂ ਹੁੰਦੀ ਅਬ ਤੂੰ ਹੀ ਮੈਂ ਨਹੀਂ ਹੁਣ ਤੇਰਾ ਪਤਾ ਲੱਗ ਗਿਆ ਹੁਣ ਮੈਂ ਨਹੀਂ ਜਦ ਸੂਰਜ ਦਾ ਦਰਸ਼ਨ ਹੋ ਗਿਆ ਫਿਰ ਧੁੱਪ ਦਾ ਤਾਂ ਵਜੂਦ ਨਾ ਰਿਹਾ ਕੋਈ ਧੁੱਪ ਤੋਂ ਤਾਂ ਪੈਦਾ ਹੋਈ ਹੋਈ ਚੀਜ਼ ਹੈ ਸੂਰਜ ਦੀ ਅੱਖ ਖੁੱਲੀ ਆ ਤਾਂ ਭੈ ਜਾਂ ਅੱਖ ਉਹਦੀ ਬੰਦ ਕਰ ਗਿਆ ਤਾਂ ਪਹਿਲੀ ਦੀ ਤਾਂ ਉਹਦੇ ਵਿੱਚੋਂ ਪੈਦਾ ਹੋਈ ਹੋਈ ਚੀਜ਼ ਹੈ ਤੂੰ ਹੁਣ ਤੂੰ ਹੀ ਤੂੰ ਮੈਂ ਹੁੰਦਾ ਹੋਇਆ ਵੀ ਮੈਂ ਨਹੀਂ ਹਾਂ ਮੈਂ ਆਪਣੇ ਵਜੂਦ ਨੂੰ ਨਹੀਂ ਬੰਦਾ ਕੁਝ ਹੁਣ ਹੈਗਾ ਅਬ ਤੂੰ ਹੀ ਮੈਂ ਨਹੀਂ ਹੁਣ ਮੇਰੇ ਚੋਂ ਨਿਕਲ ਗਈ ਤੂੰ ਤੂੰ ਕਰਤਾ ਤੂੰ ਫਿਰ ਮੇਰੀ ਇੰਪੋਰਟੈਂਸ ਹੀ ਖਤਮ ਹੋ ਗਈ ਮੈਂ ਨਹੀਂ ਕਛਾਉ ਨਹੀਂ ਕਛਾਹੇ ਲੋ ਫਿਰ ਬੋਲ ਇਹ ਉਦੋਂ ਕਿਹਾ ਉਦੋਂ ਬੁਲਿਆ ਜਦੋਂ ਤੇਰਾ ਪਤਾ ਲੱਗ ਗਿਆ ਆਪਣੇ ਗੁਰੂ ਦਾ ਪਤਾ ਲੱਗ ਗਿਆ ਮੈਂ ਕੁਛ ਨਹੀਂ ਮੈਂ ਕੁਝ ਹੁੰਦਾ ਹੋਇਆ ਵੀ ਕੁਛ ਨਹੀਂ ਤੇਰੀ ਵਜ੍ਹਾ ਨਾਲ ਛਾ ਲਾਈਟ ਪੈਦਾ ਹੁੰਦੀ ਹੈ ਦੀਵੇ ਦੀ ਦੀਵਾ ਜਾ ਕੇ ਬਰੇ ਲਈਏ ਲਾਈਟ ਕਿੱਥੇ ਗਈ ਜੇ ਲਾਈਟ ਵੱਖਰੀ ਹੈ ਤਾਂ ਲਾਈਟ ਕਮਰੇ 'ਚ ਰਹਿ ਜਵੇ ਦੀਵਾ ਜਾਵੇ ਜਿੱਥੇ ਮਰਜੀ ਦੀਵਾ ਚੱਕ ਕੇ ਲੈ ਕੇ ਲਾਈਟ ਨਾਲੇ ਚਲੀ ਗਈ ਇਹ ਲਾਈਟ ਵੱਖਰੀ ਸੀ ਉੱਥੇ ਹੀ ਰਹਿੰਦੀ ਫਿਰ ਚਲੀ ਕਾਹਦੇ ਗਈ ਪਤਾ ਹੈ ਜੀ ਗੱਲ ਜਦੋਂ ਹੰਸ ਚਲਿਆ ਜਾਂਦਾ ਸਰੀਰ 'ਚੋਂ ਤਾਂ ਮਨ ਨਾਲ ਹੀ ਚਲੇ ਜੋਤ ਨਾਲੇ ਚਲੀ ਜਾਂਦੀ ਇਹਦਾ ਤਾਂ ਕੁਝ ਨਾ ਹੋਇਆ ਇਹਦਾ ਕੀ ਵਜੂਦ ਹੋਇਆ ਇਹਦਾ ਤਾਂ ਇਹ ਜਿਹਾ ਵਜੂਦ ਹੈ ਜਿਵੇਂ ਦੀਵੇਦਾਰ ਉਹਦੇ ਲੈਣ ਦਾ ਵਜੂਦ ਹੈ ਜੋਤ ਦਾ ਵਜੂਦ ਹੈ ਜਾਣਾ ਹੰਸ ਨੇ ਐ ਬੈਠਾ ਹੰਸ ਅੱਗੇ ਹੰਸ ਇਕੱਲਾ ਹੰਸ ਕੱਲਾ ਹੀ ਐ ਦੁਆ ਤਾਂ ਕਹਿਣ ਸੁਣ ਲੂ ਹੈ ਕਬੀਰ ਕਹਿੰਦਾ ਕਹਿਣ ਸੁਣਨ ਕੋ ਦੂਜਾ ਅਜਾ ਦੂਜਾ ਸੀ ਮਨ ਬਣਾਈ ਬੈਠਾ ਨਾ ਮੈਂ ਇਹ ਤਾਂ ਕਹਿਣ ਸੁਣ ਲੂ ਹੈ ਕੁਛ ਨਹੀਂ ਇਹ ਇਹ ਦੂਜਾ ਦਾ ਕਹਿਣ ਸੁਣਦੀ ਉਹ ਗੱਲ ਹੈ ਲਾਈਟ ਅਸੀਂ ਕਹਿੰਦੇ ਹੀ ਦੀਵਾ ਅਰੋ ਦੀ ਲਾਈਟ ਕਹਿੰਦੇ ਹੀ ਹਾਂ ਪਰ ਕਹਿਣ ਸੁਣਦੀ ਗੱਲ ਹੈ ਦੂਜਾ ਹੈ ਨਹੀਂ ਦੂਜਾ ਹੁੰਦਾ ਦੂਜਾ ਉੱਥੇ ਰਹੇ ਦੀਵਾ ਚਲਾ ਜਾਵੇ ਪਿਆ ਚਲਾ ਜਾਵੇ ਉਹ ਤਾਂ ਉੱਥੇ ਰਹੇ ਇਹ ਜੀ ਗੱਲ ਨਹੀਂ ਹੈ ਜਿਵੇਂ ਦੀਵਾ ਚਲਾ ਜਾਂਦਾ ਜੋਤ ਨਹੀਂ ਜਾਂਦੀ ਐਵੇਂ ਜਹਾਨ ਚਲੇ ਜਾਂਦਾ ਰਾੜੇ ਚਲੇ ਜਾਂਦੇ ਅਬ ਤੂੰ ਹੀ ਮੈਂ ਮੈਂ ਕੁਝ ਨਹੀਂ ਹਾਂ ਮੇਰੇ ਵਾਸ ਕੁਝ ਵੀ ਨਹੀਂ ਉਹਦੇ ਵਾਸ ਜਿੰਨਾ ਚਿਰ ਬੈਠਾ ਹੈ ਮੇਰੀ ਵੀ ਹਾਜ਼ਰੀ ਇੱਥੇ ਹੀ ਹੈ ਜਾਓ ਚਲਾ ਜਾਊ ਦਰਖਤ ਆਇਆ ਜੇ ਦਰਖਤ ਥੱਲੇ ਤੁਰ ਕੇ ਚਲਾ ਜਾਵੇ ਪੱਤੇ ਟਾਣੇ ਨਾਲੇ ਚਲੇ ਜਾਣੇ ਨੇ ਜਦ ਮੂਲ ਜੜਾਂ ਦੀ ਤੁਰ ਪਿਆ ਉਦੋਂ ਟਾਣੀਆਂ ਪੱਤੇ ਤਾਂ ਨਾਲੇ ਜਾਣੇ ਨੇ ਮੂਲ ਜਿੱਥੇ ਜਾਊਗਾ ਉਦੋਂ ਨਾਲੇ ਜਾਣੇ ਅਨਲ ਅਗਮ ਜੈਸੇ ਲਹਿਰ ਨੂੰ ਉਦਦ ਜਲ ਕੇਵਲ ਜਲ ਨਹੀਂ ਐ ਸਮਝ ਲੋ ਜਿਵੇਂ ਪਾਣੀ ਦੇ ਵਿੱਚ ਅਨਲ ਪਾਣੀ ਨੂੰ ਕਹਿੰਦੇ ਉੱਤੇ ਲਹਿਰਾਂ ਜਾਂ ਉੱਡਦੀਆਂ ਨੇ ਪਾਣੀ ਤੋਂ ਲਹਿਰ ਉੱਡਦੀ ਹੈ ਪਾਣੀ ਤੋਂ ਲਹਿਰ ਕੀ ਹੁੰਦੀ ਹੈ ਦੇਖੜੋ ਤਾਂ ਉਹਦਾ ਨਾਮ ਪਰ ਰੱਖ ਲਿਆ ਲਹਿਰ ਹੈ ਲੱਗਦੀ ਵੀ ਸਾਨੂੰ ਵੱਖਰੀ ਹੈ ਪਾਣੀ ਤੋਂ ਪਰ ਹੈ ਕੀ ਅਸਲ ਵਿੱਚ ਥੱਲੇ ਵਾਲੇ ਪਾਣੀ ਦੇ ਉੱਤੇ ਦੂਆ ਪਾਣੀ ਹੋਈ ਆ ਹੋਰ ਕੀ ਹੈ ਜਲ ਕੇਵਲ ਜਲ ਥੱਲੇ ਵੀ ਪਾਣੀ ਹੈ ਉੱਤੇ ਲਹਿਰ ਵੀ ਬਣੀ ਹੋਈ ਪਾਣੀ ਤੋਂ ਪੈਦਾ ਹੋਈ ਹੋਈ ਹੈ ਪਾਣੀ ਦੀ ਬੜੀ ਹੋਈ ਚੀਜ਼ ਹੈ ਉਹ ਪਰ ਇੰਨਾ ਹੀ ਫਰਕ ਹੈ ਤੇਰਾ ਔਰ ਮੇਰਾ ਇੰਨਾ ਹੀ ਫਰਕ ਹੈ ਉਹ ਲਹਿਰ ਦਾ ਆਕਾਰ ਹੈ ਉਹ ਵੱਖਰਾ ਦੀ ਦਾ ਜਿਵੇਂ ਕਰਮ ਕੱਢ ਕੇ ਜਲ ਤਰੰਗ ਜੈਸੇ ਜੈਸਾ ਤੋਹੀ ਮੋਏ ਮੋਹਿ ਤੋਹੀ ਅੰਤਰ ਕੈਸਾ ਜਿਹੜਾ ਸੀ ਨਾ ਕਰਨ ਕੱਢ ਜਲ ਤਰੰਗ ਜੈਸਾ ਉਹੀ ਗੱਲ ਹੈ ਕੱਲੇ ਸ਼ਬਦ ਆਇਆ ਸੀ ਨਾ ਹੈ ਸ੍ਰੀ ਰਾਗ ਦਾ ਸ਼ਬਦ ਦੇ ਵਿੱਚ ਇਹੀ ਗੱਲ ਕਹੀ ਹੋਈ ਹੈ ਉਹੀ ਇੱਥੇ ਕਹੀ ਹੋਈ ਹੈ ਜਲ ਕੇਵਲ ਜਲ ਮਾਹੀ ਹੈ ਲਹਿਰ ਦੇ ਵਿੱਚ ਲਹਿਰ ਵੀ ਸਾਰੀ ਪਾੜੀ ਹੋਊਗੀ ਥੱਲੇ ਵੀ ਪਾਣੀ ਹੋਈ ਹੈ ਪੈਰਾ ਵੀ ਪਾਣੀ ਐਵੇਂ ਹੀ ਮਨ ਕੋਈ ਵੱਖਰੀ ਚੀਜ਼ ਨਹੀਂ ਹੈ ਉਹ ਤੋਂ ਜਦੋਂ ਮਨ ਰੁਕ ਜਾਂਦਾ ਹੈ ਮਨ ਖਤਮ ਜਿਵੇਂ ਜਿੰਨਾ ਜਲਤਾ ਲਹਿਰ ਤੁਰਦੀ ਹੈ ਉਹਨਾਂ ਤਾਂ ਵੱਖਰੀ ਹੈ ਲਹਿਰ ਜਰਾ ਇੱਕ ਸਕਿੰਟ ਵਾਸਤੇ ਰੋਕ ਦੋ ਜਦੋਂ ਥੱਲੇ ਵਹਿ ਜਾਂਦਾ ਪਾਣੀ ਜਿਵੇਂ ਲਹਿਰ ਰੁਕਦੀ ਸਾਰ ਥੱਲੇ ਆਪੇ ਬਹਿ ਜਾਂਦੀ ਹੈ ਲੀਨ ਹੋ ਜਾਂਦੀ ਆਪਣੇ ਮੂਲ 'ਚ ਇਉਂ ਮਨ ਰੁਕਦੀ ਸਾਰੇ ਆਪਣੇ ਲੀਨ ਹੋ ਜਾਂਦਾ ਬੋਲ ਚ ਫੇਲਾਰ ਖੜੀ ਰੱਖ ਕੇ ਦਿਖਾਓ ਇਸੇ ਕਰਕੇ ਜੋਗੀ ਰੋਗ ਰਹੇ ਨੇ ਬੰਦੂ ਪਰ ਉਹਨਾਂ ਦਾ ਤਰੀਕਾ ਰੋਕਣ ਦਾ ਗਲਤ ਹੈ ਉਹ ਕੰਢੀ ਰੁਕਦਾ ਜੇ ਉਹ ਰੋਕਦੇ ਨੇ ਅਗਿਆਨਤਾ ਨਾਲ ਰੋਕਦੇ ਨੇ ਗਿਆਨ ਕਾਬਤ ਦਾ ਮੰਨ ਲੈ ਗਿਆਨ ਵਾਲੇ ਪਾਸੇ ਲਾ ਕੇ ਉਹ ਰੁਕ ਜਾਂਦਾ ਗੱਲੇ ਲਾ ਕੇ ਨਾ ਇਹ ਗਿਆਨ ਦੇ ਉਪਦੇਸ਼ ਚਲਾ ਕੇ ਇਹ ਚੱਲਣਾ ਭੁੱਲ ਜਾਂਦਾ ਜਿਵੇਂ ਆਦਮੀ ਕਰੇ ਜਾਂਦਾ ਨੂੰ ਗੱਲੇ ਲਾ ਲਈਏ ਕੋਈ ਉਹ ਕਹਾਲਾ ਭੁੱਲ ਜਾਂਦਾ ਕਿੱਥੇ ਜਾਣ ਜਾਣਾ ਐ ਗੁਰਬਾਣੀ ਨੇ ਆਪਣੇ ਨਾਲ ਲਾ ਕੇ ਉਪਦੇਸ਼ ਨਾਲ ਨੂੰ ਚੱਲਣਾ ਹੀ ਭੁਲਾਤਾ ਸੰਸਾਰੇ ਭੁਲਾਤਾ ਇਹਨੂੰ ਇਹਨੂੰ ਐਸ ਪਾਸੇ ਲਾਇਆ ਇਹ ਭੁੱਲੇ ਗਿਆ ਤੁਰਨਾ ਨਾ ਭੁੱਲ ਗਿਆ ਤੁਰਨਾ ਭੁੱਲ ਗਿਆ ਲਬਜੂਤ ਖਤਮ ਹੋ ਗਿਆ ਆਪਣੇ ਮੂਡ 'ਚ ਸਮਾ ਗਿਆ ਜਿਵੇਂ ਲਹਿਰ ਆਪਣੇ ਮੂੜ 'ਚ ਸਮਾ ਜਾਂਦੀ ਹੈ ਰੁਕਦੀ ਸਾਰ ਲਹਿਰ ਕਾਹਦੇ ਚੱਲਦੀ ਹੈ ਹਵਾ ਹੈ ਪਿੱਛੇ ਹਵਾ ਦੀ ਫੋਰਸ ਨਾਲ ਚੱਲਦੀ ਹੈ ਲਹਿਰ ਹਵਾ ਬੰਦ ਹੋ ਜਾ ਲਹਿਰ ਉੱਠੀ ਹੈ ਇਹ ਮੈਂ ਮਨ ਕਿਉਂ ਚੱਲਦਾ ਹੈ ਮਨ ਚ ਲਹਿਰ ਸਾਡੇ ਉੱਠਦੀ ਕਿਉਂ ਹੈ ਆ ਮਾਇਆ ਦੀ ਲਹਿਰ ਹੈ ਲੋਭ ਲਹਿਰ ਇਹ ਲੋਭ ਦੀ ਲਹਿਰ ਨਾਲ ਚੱਲ ਉੱਠਦੀ ਹੈ ਜੇ ਲੋਭ ਛੱਡ ਦਿੱਤਾ ਮਨ ਖਤਮ ਲਹਿਰ ਬੰਦ ਹੋ ਗਈ ਮਨ ਇੱਕ ਹੁੰਦਾ ਲੋਭ ਦੋ ਕਰਦਾ ਨਹੀਂ ਮਨ ਇੱਕ ਹੁੰਦਾ ਜਿਵੇਂ ਹਵਾ ਚੱਲਦੀ ਹੈ ਪਾਣੀ ਜੋ ਲਹਿਰ ਉੱਠਦੀ ਹੈ ਹਵਾ ਰੀਲ ਦੀ ਲਹਿਰ ਨਹੀਂ ਉੱਠਦੀ ਜੋ ਸਾਨੂੰ ਦੀਦਾ ਉਹਦੀ ਇੱਛਾ ਪੈਦਾ ਹੁੰਦੀ ਹੈ ਉਹ ਇੱਛਾ ਦਾ ਨੋ ਵੀ ਲਹਿਰ ਹੈ ਜਿਹੜਾ ਕੋ ਦੀਦਾ ਨਾ ਬਿਰ ਦੇਖੇ ਉਪਜੇ ਨਹੀਂ ਆਦਾ ਜੇ ਕੋ ਦੀਦਾ ਨਹੀਂ ਉਹਦੇ ਆਸ ਕਿਵੇਂ ਪੈਦਾ ਹੋਊਗੀ ਗਰਭ ਚ ਇੱਛਾ ਕਿਉਂ ਨਹੀਂ ਪੈਦਾ ਹੁੰਦੀ ਦੀਦਾ ਕੁਝ ਨਹੀਂ ਹੈ ਅੱਖਾਂ ਬੰਦ ਨੇ ਉੱਥੇ ਉੱਤੇ ਕਦ ਨਹੀਂ ਉੱਤੇ ਕਦ ਤਪ ਕਰਦਾ ਇੱਛਾ ਕਿਉਂ ਨਹੀਂ ਪੈਦਾ ਹੁੰਦੀ ਦੀਦਾ ਹੀ ਕੁਝ ਨਹੀਂ ਹੈ ਸੁਣਦਾ ਹੀ ਕੁਝ ਨਹੀਂ ਹੈ ਬਸ ਦੋ ਚੀਜ਼ਾਂ ਹੀ ਦੇਖਣਾ ਸੁਣਨ ਵਾਲੇ ਸਾਰਾ ਸੱਪਾ ਬੰਦ ਇਸ ਕਰਕੇ ਕਹੇ ਨੇਤਰੋ ਮੇਰੇ ਹਰ ਬਣਾ ਵਾਲਾ ਦੇਖੋ ਕੋਈ ਹਰ ਤੋਂ ਮੈਂ ਜੋ ਤਰੀ ਹਰ ਬਲ ਨੂੰ ਦੇਖੋਗੇ ਜੇ ਹਰ ਦੇ ਬਿਨਾਂ ਕੋ ਦੇਖੋਗੇ ਤਾਂ ਲੋਭ ਲਹਿਰ ਪੈ ਰਹੂਗੀ ਉਹਦੀ ਜੋ ਦੇਖੋਗੇ ਹੋਰ ਕੁਝ ਜੇ ਹਰ ਦੇਖੋਗੇ ਹਰ ਦੀ ਇੱਛਾ ਪੈਦਾ ਹੋ ਜੇ ਮਾਇਆ ਦੇਖੋਗੇ ਮਾਇਆ ਦੀ ਇੱਛਾ ਪੈਦਾ ਹੋ ਜਿਹੜੇ ਲੋਕ ਮਾਇਆ ਦੇਖਦੇ ਨੇ ਮਾਇਆ ਦੀ ਇੱਛਾ ਪੈਦਾ ਹੋਊਗੀ ਜਿਹੜੇ ਜੋਤ ਜਾਣਨ ਜਾਣੋ ਜੋਤ ਨੂੰ ਪੁੱਛੋ ਜਾਤੀ ਜਿਹੜੇ ਜਾਤ ਨੂੰ ਦੇਖਣਗੇ ਸ਼ਰੀਰ ਨੂੰ ਦੇਖਦੇ ਉਹ ਇੱਛਾ ਪੈਦਾ ਹੋਊਗੀ ਮਾਇਆ ਨੂੰ ਦੇਖਣ ਦੀ ਇੱਛਾ ਪੈਦਾ ਹੋਊਗੀ ਜਿਹੜੇ ਬੁੱਧ ਦੀ ਦੇ ਲੈਵਲ ਤੇ ਦੇਖਣਗੇ ਉਹਨਾਂ ਦੇ ਅੰਦਰ ਇੱਛਾ ਨਹੀਂ ਪੈਦਾ ਹੁੰਦੀ ਹਰ ਨੂੰ ਦੇਖਣਗੇ ਹਰ ਦੀ ਇੱਛਾ ਪੈਦਾ ਹੋਊ ਮਾਇਆ ਨੂੰ ਦੇਖਣ ਦੀ ਮਾਇਆ ਦੀ ਇੱਛਾ ਪੈਦਾ ਹੋਊ ਇਸ ਕਰਕੇ ਦੇਖਣ ਤੋਂ ਹਟਾਇਆ ਸੀ ਸੁਣਨ ਤੋਂ ਵੀ ਹਟਾਇਆ ਸੀ ਸੁਣੋ ਸਤ ਬਾਣੀ ਸੱਚ ਸੁਣੋਗੇ ਸੱਚ ਦੀ ਇੱਛਾ ਪੈਦਾ ਹੋਊ ਝੂਠ ਸੁਣੋਗੇ ਝੂਠ ਦੀ ਇੱਛਾ ਪੈਦਾ ਹੋਊ ਸੱਚ ਸੁਣੋਗੇ ਸੱਚ ਦੀ ਇੱਛਾ ਪੈਦਾ ਹੋਊ ਝੂਠ ਸੁਣੋਗੇ ਝੂਠ ਦੀ ਇੱਛਾ ਪੈਦਾ ਹੋਊ ਇਸ ਕਰਕੇ ਬਦਲਿਆ ਹੋਇਆ ਸਾਰਾ ਸੱਤਾ ਹਾਂਜੀ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨੀਏ ਹੋਏ ਨਾ ਤੈਸਾ ਕਰਮ ਦੇ ਵਿੱਚ ਤਾਂ ਠੀਕ ਸੀ ਇਹ ਇੱਥੇ ਆ ਕੇ ਇਹਨੂੰ ਭਰਮ ਪੈਦਾ ਹੋਇਆ ਜਨਮ ਤੋਂ ਬਾਅਦ ਬਾਅਦ ਵਿੱਚ ਕਿਵੇਂ ਕਹੀਏ ਭਰਮ ਐਸਾ ਕਿਵੇਂ ਕੀ ਦੱਸੋਗੇ ਭਰਮ ਐਸਾ ਭਰਮ ਐਸਾ ਹੈ ਐਸਾ ਭਰਮ ਹੈ ਕਿਹੜੀ ਚੀਜ਼ ਨਾਲ ਦੱਸਾਂ ਭਰਮ ਵਰਗੀ ਕੋਈ ਚੀਜ਼ ਹੈ ਇਸ ਸੰਸਾਰ 'ਚ ਭਰਮ ਨੂੰ ਬਿਆਨ ਕਰਨਾ ਉਨਾ ਹੀ ਔਖਾ ਜਿੰਨਾ ਸੱਚ ਨੂੰ ਬਿਆਨ ਕਰਨਾ ਔਖਾ ਪਰਮ ਵਰਗੀ ਵੀ ਕੋਈ ਚੀਜ਼ ਨਹੀਂ ਦੁਨੀਆ 'ਚ ਨਾ ਵਰਗ ਵੀ ਕੋਈ ਚੀਜ਼ ਨਹੀਂ ਦੁਨੀਆ 'ਚ ਪਰ ਦਾ ਹੀ ਪੜਦਾ ਨਾ ਨਾਮ ਦੇ ਵਿਚਾਲੇ ਉਹ ਵੀ ਤਾਂ ਪੜਦਾ ਨਾ ਤਾਂ ਉਹਦੇ ਵਰਗੀ ਕੋਈ ਚੀਜ਼ ਹੈ ਮੈਂ ਕੀ ਨਾ ਉਹਨੂੰ ਦੱਸਾਂ ਵੀ ਕਿਹਾ ਜਾਂਦਾ ਨਾ ਸੱਚ ਵਰਗੀ ਕੋਈ ਚੀਜ਼ ਹੈ ਦੁਨੀਆ 'ਚ ਉਹ ਇੱਕੋ ਇੱਕ ਹੈ ਬਸ ਪਰ ਵੀ ਕੋਈ ਹੈ ਸੱਚ ਵੀ ਕੋਈ ਸੱਚ ਵੀ ਕੋਈ ਇਹ ਦੋ ਨਹੀਂ ਹੁੰਦੇ ਅਰ ਦੋਏ ਨੇ ਦੋਏ ਅਖਰ ਨੇ ਕੋ ਕਬੀਰ ਅਖਰ ਦੋ ਅਖਰ ਨੂੰ ਅਖਰ ਲਾ ਲਿਆ ਵਿਦਵਾਨਾਂ ਨੇ ਅਖਰ ਅਖਰ ਦੋ ਭਾਗ ਇਹ ਦੋਏ ਜਰਾ ਰੋਗ ਤੋਂ ਮੁਕਤ ਨੇ ਦੋਏ ਪੁਰਾਣੇ ਨਹੀਂ ਹੁੰਦੇ ਨਾ ਸੱਚ ਪੁਰਾਣਾ ਹੁੰਦਾ ਨਾ ਪਰ ਪੁਰਾਣਾ ਹੁੰਦਾ ਅਖਰ ਕਹਿੰਦੇ ਨੇ ਜਿਹੜਾ ਪੁਰਾਣਾ ਨਾ ਹੋਵੇ ਪਰਮ ਨਹੀਂ ਪੁਰਾਣਾ ਹੁੰਦਾ ਸੱਚ ਵੀ ਨਹੀਂ ਪੁਰਾਣਾ ਹੁੰਦਾ ਜੇ ਪਰ ਪੁਰਾਣਾ ਹੋਵੇ ਭਗਤੀ ਕਰਨ ਦੀ ਲੋੜ ਨਹੀਂ ਆਪੇ ਪੁਰਾਣਾ ਹੋ ਕੇ ਲੈ ਜੇ ਖੜਾ ਛੁੱਟ ਜਾ ਜਿੰਨੀਆਂ ਮਰਜ਼ੀ ਜਰਾਸੀਆਂ ਭੁਗਤਲਾ ਪਰ ਨਹੀਂ ਜਲਦਾ ਆਪੇ ਪੁਰਾਣਾ ਹੋ ਕੇ ਨਹੀਂ ਛੁੱਟਦਾ ਇਹਦਾ ਰਾਜ ਅਕਲ ਪਊਗਾ ਜੈਸਾ ਕਹੀਏ ਪ੍ਰਭੂ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਜੈਸਾ ਮੰਨਿਆ ਹੋਏ ਨਾ ਤੈਸਾ ਜਦੋਂ ਜਿਵੇਂ ਚੀਜ਼ ਨੂੰ ਅਸੀਂ ਮੰਨ ਰਹੇ ਹਾਂ ਜੇ ਉਹ ਹੀ ਜੀ ਨਾ ਹੋਵੇ ਪਰ ਅਸੀਂ ਕਿਸੇ ਨੂੰ ਇਮਾਨਦਾਰ ਬਣ ਰਹੇ ਸੀ ਚਲੋ ਉਹ ਇਮਾਨਦਾਰ ਥਾ ਲਈ ਉਹ ਜਿਹੜਾ ਸਾਡਾ ਮੰਨਣਾ ਸੀ ਉਹੀ ਭਰਮ ਸੀ ਉਹਨੂੰ ਇਹ ਭਰਮ ਕਹਿੰਦੇ ਅਸੀਂ ਮੰਨ ਰਹੇ ਸੀ ਆਦਮੀ ਬੜਾ ਸ਼ਰੀਫ ਹੈ ਇਮਾਨਦਾਰ ਹੈ ਇਹ ਸਾਧੂ ਹੈ ਨਿਕਲਿਆ ਉਹ ਠੱਗ ਬਸ ਉਹੀ ਭਰਮ ਸੀ ਲੋਕਾਂ ਨੂੰ ਉਹਨੂੰ ਇਹ ਭਰਮ ਕਹਿੰਦੇ ਨੇ ਉਹਨੂੰ ਮੰਨਦੇ ਤੇ ਕੁਝ ਹੋਰ ਉਹ ਥਾਂ ਕੁਝ ਹੋਰ ਇਹ ਮਾਇਆ ਹੈ ਕੁਝ ਹੋਰ ਅਸੀਂ ਮੰਨਦੇ ਆ ਕੁਝ ਹੋਰ ਸਾਨੂੰ ਹੋਰ ਕੋਈ ਇਹਦਾ ਬਿਆਨ ਨਹੀਂ ਕਰ ਸਕਦਾ ਜਿਵੇਂ ਅਸੀਂ ਕਿਸੇ ਚੀਜ਼ ਨੂੰ ਮੰਨਦੇ ਹੋਈਏ ਐਕਚੁਅਲੀ ਉਹ ਰਾਹ ਹੋਵੇ ਉਹ ਉਹ ਸਾਨੂੰ ਭਰਮ ਸੀ ਉਹਦਾ ਉਹ ਸਾਨੂੰ ਭਰਮ ਕਹਿੰਦੇ ਨੇ ਅਸੀਂ ਆਪਣੀ ਭਾਸ਼ਾ ਨੂੰ ਗਲਤੀ ਕਰਦੇ ਵੀ ਭਾਈ ਗਲਤੀ ਲੱਗੀ ਸਾਨੂੰ ਇਹ ਹੈਗਾ ਨਹੀਂ ਸੀ ਆਦਮੀ ਅਸੀਂ ਗੱਲ ਸਮਝ ਲਿਆ ਗਲਤ ਸਮਝ ਲੈਣਾ ਵੀ ਅਸੀਂ ਆਪਣੀ ਬੋਲੀ ਚ ਕਹਿੰਦੇ ਬਸ ਉਹਨੂੰ ਆ ਭਰਮ ਕਹਿੰਦੇ ਰਹਾਉ ਨਰਪਤ ਇੱਕ ਸੰਹਾਸਨ ਸੋਇਆ ਸੁਪਨੇ ਪਿਆ ਭਿਖਾਰੀ ਅਸਲ ਚ ਸੰਸਾਰ ਹੈ ਕੀ ਸੰਸਾਰ ਦਾ ਹਰ ਇੱਕ ਜੀਵ ਹੈ ਜਿਹੜਾ ਇਹ ਇੱਕ ਰਾਜੇ ਦੇ ਨਿਆਈ ਹਰ ਕਿਸੇ ਜਿਵੇਂ ਇੱਕ ਰਾਜਾ ਹੁੰਦਾ ਇਹ ਸਾਰੇ ਰਾਜੇ ਦੇ ਰਾਜ ਦਰਬਾਰ ਚ ਡਿੱਪੇ ਥੱਲੇ ਸਿੰਘਾਸਣ ਤੋਂ ਥੱਲੇ ਨੇ ਸੁੱਤੇ ਹੋਏ ਨੇ ਸਿੰਘਾਸਣ ਅਸਲ ਜਿਹੜੇ ਜਗਾਏ ਰਹੇ ਰੂੜ ਸੋਇਆ ਤੂੰ ਜਾਗੇ ਆਣਾ ਤੈਂ ਜੀਵਨ ਜਗ ਸੱਚ ਕਰ ਜਾਣਾ ਇਹ ਸੁੱਤਾ ਹੋਇਆ ਜਿਵੇਂ ਕੋਈ ਰਾਜਾ ਸੁੱਤਾ ਹੁੰਦਾ ਨਾ ਆਪਣੇ ਸਿਧਾਸਣ ਤੇ ਹਰ ਇੱਕ ਜੀਵ ਆਪਣੇ ਸਿਧਾਸਣ ਤੇ ਸੁੱਤਾ ਹੋਇਆ ਹੈ ਐ ਮੰਨ ਲੋ ਇਹਨੂੰ ਸੁਪਨੇ ਤੇ ਅਭਖਾਰੀ ਸੁਪਨੇ 'ਚ ਭਖਾਰੀ ਬਣਿਆ ਤਾਂ ਹੀ ਤਾਂ ਮੰਗਦਾ ਫਿਰਦਾ ਦੇਵੀ ਦੇਵਤਿਆਂ ਤੇ ਇਹਨੇ ਕੀ ਜੋ ਚੀਜ਼ ਮੰਗਦਾ ਇਹਦੇ ਕਿਸ ਕੰਮ ਦੀ ਹੈ ਆਤਮਾ ਦੇ ਕਿਸ ਕੰਮ ਦੀ ਹੈ ਮਾਇਆ ਇਹ ਦੱਸੇ ਜੀ ਗੁਰਬਾਣੀ ਕਹਿੰਦੇ ਅਵਰ ਕਾਜ ਤਰੇ ਕਿਤੇ ਨਾ ਕੰਮ ਜਿਹਨੇ ਮਾਇਆ ਦਾ ਕੰਮ ਕਰਨਾ ਤੇਰੇ ਦੱਸ ਕੇ ਸਭ ਨੇ ਸਰੀਰ ਦੇ ਕੰਮ ਦੇ ਮਾਇਆ ਦਾ ਖਾਣਾ ਪੀਣਾ ਪਹਿਲਾਂ ਸਰੀਰ ਤੱਕ ਨਹੀਂ ਪਤਾ ਆਤਮਾ ਨਾਲ ਤਾਂ ਕੋਈ ਸੰਬੰਧ ਨਹੀਂ ਆਤਮਾ ਨੂੰ ਤਾਂ ਚਿੰਤਾ ਪੈਦਾ ਕਰਦੀ ਹੈ ਮਾਇਆ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਮਾਇਆ ਨੂੰ ਤਾਂ ਮਾਇਆ ਦਾ ਖਰੇਸ ਪੈਦਾ ਕਰਦੀ ਆਤਮਾ ਵਾਸਤੇ ਤਾਂ ਆਤਮਾ ਵਾਸਤੇ ਨੁਕਸਾਨ ਦੇ ਹੈ ਆਤਮਾ ਨੂੰ ਲਾਭਕਾਰੀ ਨਹੀਂ ਹੈ ਮਾਇਆ ਆਤਮਾ ਦੇ ਕਿਸੇ ਕੰਮ ਆਉਣ ਵਾਲੀ ਚੀਜ਼ ਨਹੀਂ ਹੈ ਅਸੀਂ ਸਮਝਦੇ ਬੇਫਿਕਰੀ ਹੈ ਇਹਦੇ ਲੋ ਬੇਫਿਕਰੀ ਤਾਂ ਟੈਂਪਰੇਰੀ ਹੈ ਚਿੰਤਾ ਜ਼ਿਆਦਾ ਹੈ ਚਿੰਤਾ ਜ਼ਿਆਦਾ ਜਿਸ ਕਰੇ ਬਹੁਤ ਜਿਹਦੇ ਜ਼ਿਆਦਾ ਹੈ ਵਾਇਆ ਤਿਸ ਕਰੇ ਚਿੰਤਾ ਪਰ ਜਿਸ ਕਰੇ ਥੋੜੀ ਤੇ ਥੋੜੀ ਹੈ ਤਾਂ ਫਿਰ ਪਰਮਤਾ ਉਹ ਭਜਿਆ ਫਿਰਦਾ ਮਾਇਆ ਵਾਸਤੇ ਇਹਦਾ ਉਹਨੇ ਚਿੰਤਾ ਟੋਲਦਾ ਫਿਰਦਾ ਇਹ ਵੀ ਪਰਮ ਇਹ ਤਾਂ ਪਰਮ ਜਦ ਮਾਇਆ ਜ਼ਿਆਦਾ ਹੋ ਜਾਂਦੀ ਹੈ ਜਾਂ ਪਤਾ ਲੱਗਿਆ ਵੀ ਚਿੰਤਾ ਟੋਲਦਾ ਸੀ ਪਹਿਲਾਂ ਤਾਂ ਚਿੰਤਾ ਦੀ ਮੁਕਤੀ ਮੰਨਦਾ ਇਹਨੂੰ ਚਿੰਤਾ ਦੀ ਮੁਕਤੀ ਹੈ ਮਾਇਆ ਇਹ ਮੰਨਦਾ ਸੰਸਾਰ ਅਸਲ ਦੇ ਵਿੱਚ ਚਿੰਤਾ ਹੈ ਮਾਇਆ ਚਿੰਤਾ ਦੇਣ ਵਾਲੀ ਚੀਜ਼ ਇਹ ਵੀ ਇਹ ਵੀ ਪਰਮ ਹੋਇਆ ਨਾ ਜੋ ਅਸੀਂ ਮੰਨਦੇ ਸੀ ਬਾਅਦ ਚ ਨਿਕਲੀ ਨਾ ਮਾਇਆ ਉਹ ਮਾਇਆ ਜਨਤਾ ਦੀ ਇਲਾਜ ਨਹੀਂ ਹੈ ਮਾਇਆ ਜਨਤਾ ਤੋਂ ਛਡਕਾਰਾ ਦੌੜ ਵਾਲੀ ਚੀਜ਼ ਨਹੀਂ ਹੈ ਚਿੰਤਾ ਪੈਦਾ ਕਰਨ ਵਾਲੀ ਚੀਜ਼ ਹੈ ਮਾਇਆ ਚਿੰਤਾ ਦੇਣ ਵਾਲੀ ਚੀਜ਼ ਹੈ ਮਾਇਆ ਭਰਮ ਹੈ ਨਾ ਇਸ ਨੂੰ ਭਰਮ ਕਹਿੰਦੇ ਨੇ ਹੋਰ ਭਰਮ ਕੀ ਹੈ ਗੁਰਬਾਣੀ ਇਹੀ ਕਹਿੰਦੀ ਹੈ ਬਾਅਦ ਦੇ ਵਿੱਚ ਸਾਰੇ ਲੋਕ ਵੀ ਬੋਲਦੇ ਨੇ ਸੁਪਨੇ ਭਿਆ ਭਖਾਰੀ ਸੁਪਨੇ ਭਿਆ ਭਖਾਰੀ ਸੁਪਨੇ ਕਰਕੇ ਭਖਾਰੀ ਹੋਇਆ ਹੈ ਜਿਵੇਂ ਕੋਈ ਰਾਜਾ ਸੁਪਨੇ 'ਚ ਭਖਾਰੀ ਹੋ ਜਵੇ ਉਹ ਉਦੋਂ ਆਪਣੇ ਆਪ ਨੂੰ ਭਖਾਰੀ ਹੋ ਵਰਦਾ ਸੁਪਨੇ 'ਚ ਸੁਪਨਾ ਸੱਚਾ ਜਿੰਨਾ ਜਿਹਾ ਸੁਪਨਾ ਨਾ ਉਹਨਾਂ ਜਿਹਾ ਸੁਪਨਾ ਸੱਚਾ ਉਹ ਜਿਹੜਾ ਸੁਪਨਾ ਸੱਚਾ ਹੈ ਜੀਵਨ ਜਦ ਸੱਚ ਕਰਕੇ ਜਾਣੇ ਨਾਲ ਇਹੀ ਪਰਮ ਪਰਮੇਸ਼ਰ ਸੁਪਨਾ ਸਾਨੂੰ ਆਉਂਦਾ ਉਹ ਸੱਚਾ ਨਹੀਂ ਮੰਨਦੇ ਸੀ ਸੁਪਨੇ ਦੇ ਦੌਰਾਨ ਭਰਮ ਹੁੰਦਾ ਹੈ ਸੁਪਨੇ ਜਾਗਦੀ ਸਾਰ ਭਰਮ ਦੂਰ ਹੁੰਦਾ ਉਸ ਤੋਂ ਪਹਿਲਾਂ ਭਰਮ ਨਹੀਂ ਹੁੰਦਾ ਦੂਰ ਜਿਹਦਾ ਭਰਮ ਦੂਰ ਹੋ ਗਿਆ ਉਹ ਜਾਗ ਪਿਆ ਜੇ ਜਾਗਿਆ ਨਹੀਂ ਕਹੇ ਮੈਨੂੰ ਭਰਮ ਦੂਰ ਹੋ ਗਿਆ ਗਲ ਗਲਤ ਜਾਗਣ ਤੋਂ ਪਹਿਲਾਂ ਭਰਮ ਦੂਰ ਨਹੀਂ ਹੁੰਦਾ ਹੋ ਨਹੀਂ ਸਕਦਾ ਜਾਗਦੇ ਕੋ ਜਾਗਤਾ ਮਿਲੂਗਾ ਜਾਗਦੇ ਦੀ ਗੱਲ ਜਾਗਦੇ ਨਾਲ ਬੇਲ ਖਾਊਗੀ ਜਾਗਦੇ ਬਿੱਲਾਂ ਦਾ ਮਤਲਬ ਬੇਲ ਖੜਾ ਗੱਲ ਦਾ ਜਾਗਦਿਆਂ ਦੀ ਗੱਲ ਹੈ ਸਾਰੀ ਗੁਰਬਾਣੀ ਤਾਂ ਬੇਲ ਖਾਂਦੀ ਹੈ ਇੱਕ ਦੂਜੇ ਦੀ ਗੱਲ ਜਾਗਦੇ ਦੀ ਕਹੀ ਹੋਈ ਗੱਲ ਜਾਗਦੇ ਦੀ ਵਿਚਾਰਧਾਰਾ ਹੀ ਜਾਗਦੇ ਨਾਲ ਬੇਲ ਖਾਊਗੀ ਸੁੱਤਿਆਂ ਦੀ ਵੱਖਰੀ ਵੱਖਰੀ ਹੁੰਦੀ ਹੈ ਵਿਚਾਰਧਾਰਾ ਸਾਰਿਆਂ ਦੀ ਖਬਰਾਂ ਕੋਈ ਕੋਈ ਸੁਪਨਾ ਦੇਖਦਾ ਕੋਈ ਕੋਈ ਦੇਖਦਾ ਇੱਕ ਦੂਏ ਦਾ ਸੁਪਨਾ ਦਾ ਇੱਕ ਦੂਏ ਨੂੰ ਨਹੀਂ ਪਤਾ ਇੱਕੋ ਕਮਰੇ 'ਚ ਨਹੀਂ ਚਾਹੇ ਸੁਪਨਾ ਦੇਖਦੇ ਇੱਕੋ ਕਮਰੇ ਸੁਪਨਾ ਦੇਖਦੇ ਨੇ 10 ਆਦਮੀ ਇੱਕ ਦੂਏ ਦਾ ਸੁਪਨਾ ਦੂਏ ਦਾ ਨਹੀਂ ਮਿਲਦਾ ਸੁੱਤਿਆ ਦੀ ਢਹਿ ਗੱਲ ਹੁੰਦੀ ਹੈ ਐਵੇਂ ਸੰਸਾਰ ਦੇ ਲੋਕਾਂ ਦੀ ਵਿਚਾਰਤਾ ਨਹੀਂ ਮਿਲਦੀ ਸੁੱਤੇ ਜੋ ਪਏ ਨਰਪਤ ਇੱਕ ਸੰਸਾਰ ਸੋਇਆ ਸੁਪਨੇ ਪਿਆ ਪਰ ਸੁਪਨੇ ਚ ਸਾਰੇ ਸੰਸਾਰ ਦੇ ਵਿੱਚ ਇਸ ਕਰਕੇ ਆਪਣੇ ਆਪ ਨੂੰ ਪਖਾਰੀ ਬੰਦੇ ਨੇ ਜਿੰਨਾ ਮਰਜ਼ੀ ਧਨ ਦੇ ਦੋ ਹੋਰ ਹੋਰ ਪਖਾਰੀ ਨਹੀਂ ਰਜਦਾ ਹੁੰਦਾ ਲੱਖਾਂ ਰੁਪਏ ਇਕੱਠੇ ਕਰੀ ਫਿਰਦੇ ਨੇ ਕੱਪੜੇ ਪਾਟੇ ਪਾ ਕੇ ਭੀਖ ਮੰਗਣ ਉਵੇਂ ਜਾਂਦੇ ਰਹਿੰਦੇ ਤਾਂ ਕਿ ਪਤਾ ਨਾ ਲੱਗ ਜਵੇ ਜੇ ਪਤਾ ਲੱਗ ਗਿਆ ਸੀ ਮੁੱਗਣ ਜੋਗੇ ਜਿਹੜੇ ਅਛਤ ਰਾਜ ਵਿਚਰ ਦੁੱਖ ਪਾਇਆ ਸੋਗਤ ਭਈ ਹਮਾਰੀ ਅਛਤ ਰਾਜ ਵਿਚਰ ਦੁੱਖ ਪਾਇਆ ਸੁਪਨੇ ਦੇ ਵਿੱਚ ਐਨਾ ਗਿਆਨ ਸੀ ਉਹਨੂੰ ਕੋਈ ਬੇਰ ਦੇਖੋ ਨਾ ਸੁਪਨੇ ਪਖਾ ਉਹ ਪਤਾ ਸੀ ਮੈਂ ਰਾਜਾ ਸੁਪਨੇ 'ਚ ਪਤਾ ਸੀ ਰਾਜਾ ਰਾਜਾ ਤਾਂ ਭਖਾਰੀ ਹੋ ਗਿਆ ਜੇ ਰਾਜਾ ਤਾਂ ਭਖਾਰੀ ਹੋਇਆ ਉਹਨੂੰ ਗਿਆਨ ਤਾਂ ਹੈ ਨਾ ਵੀ ਮੈਂ ਭਖਾਰੀ ਹੋ ਗਿਆ ਸੁਪਨੇ ਵਿੱਚ ਰਾਜਾ ਰਾਜਾ ਦਾ ਵੀ ਗਿਆਨ ਸੀ ਮੈਂ ਰਾਜਾ ਰਾਜਾ ਤਾਂ ਭਿਖਾਰੀ ਹੋ ਗਿਆ ਜਿਹੜਾ ਰਾਜ ਸੀ ਉਹਦਾ ਰਾਜਾ ਚਲਿਆ ਗਿਆ ਉਹ ਤਾਂ ਵਿਛੜ ਤਾਂ ਗਿਆ ਹੀ ਅਛਤ ਤਾਂ ਰਾਜ ਜੋ ਉਹਦਾ ਰਾਜ ਹੈ ਸੀ ਉਹਦੇ ਕੋਲ ਵਿਛੜ ਤੋਂ ਉਹਨੂੰ ਵਿਛੜ ਗਿਆ ਉਹ ਚਲਿਆ ਗਿਆ ਰਾਜ ਤਾਂ ਖੁੱਸ ਗਿਆ ਦੁੱਖ ਪਾਇਆ ਉਹ ਰਾਜ ਖੁੱਸੇ ਦਾ ਦੁੱਖ ਹੈ ਉਹਨੇ ਰੂਪ ਸੰਸਾਰ 'ਚ ਉਹ ਰਾਜ ਲੈਣ ਆਇਆ ਸੰਸਾਰ 'ਚ ਲੜਦਾ ਸੰਸਾਰੀ ਰਾਜ ਵਾਸਤੇ ਉਹ ਇਸ ਰਾਜ ਵਾਸਤੇ ਨਹੀਂ ਲੜਨਾ ਜਿਹੜਾ ਇਹਦਾ ਖੁੱਸ ਗਿਆ ਰਾਜ ਉਹਦੇ ਵਾਸਤੇ ਲੜਨਾ ਜਿਹੜਾ ਰਾਜ ਖੁੱਸ ਗਿਆ ਅਵਨਾਸ਼ੀ ਉਹਦੇ ਵਾਸਤੇ ਲੜਨਾ ਨੇ ਉਹਦੇ ਉਹ ਲੈਣ ਆਇਆ ਆ ਲੈਣ ਬੈਠੇ ਨੇ ਝੂਠਾ ਰਾਜ ਅਵਨਾਸ਼ੀ ਰਾਜ ਦੀ ਗੱਲ ਤਾਂ ਕਰਦੀ ਹੈ ਗੁਰਬਾਣੀ ਅਵਨਾਸ਼ੀ ਰਾਜ ਸੁਰਗ ਦਾ ਰਾਜ ਹੈ ਆ ਰਾਜ ਨਰਕ ਦਾ ਰਾਜ ਹੈ ਤਾਂ ਦਾ ਗਹਿਰਾ ਚੋਂ ਨਰਕ ਕਬੋ ਰਾਜ ਜੇ ਰਾਜ ਲਊਗਾ ਤਾਂ ਨਰਕ ਚ ਨਰਕ ਤਾਂ ਹੈ ਉਹ ਇਹ ਸੰਸਾਰ ਨਰਕ ਹੀ ਹੈ ਜੇ ਸੰਸਾਰੀ ਰਾਜ ਲਊਗਾ ਤਾਂ ਸੰਸਾਰ ਚ ਜੁੜਿਆ ਰਹੂਗਾ ਨਰਕ ਚ ਰਹੂਗਾ ਰਹਿ ਜੂਗਾ ਛੁਟਕਾਰਾ ਨਹੀਂ ਹੋ ਸਕਦਾ ਇੱਛਾ ਫੇਰ ਆਈ ਦੀ ਹੋ ਰਹੀ ਹੈ ਇੱਛਾ ਕੇ ਸਦੀ ਜੂ ਰੱਜ ਨਾ ਕੋਈ ਜੀਵ ਹੈ ਕਿਸੇ ਦਾ ਰਾਜ ਕਰਨ ਦੇ ਉੱਤੇ ਕਦੇ ਇੱਛਾ ਪੂਰੀ ਹੋਈ ਹੈ ਸੋਗਤ ਭਾਈ ਹਮਾਰੀ ਬਸ ਐ ਜੋ ਹਾਲ ਸਮਝ ਲੋ ਸਾਡੀ ਹੋਈ ਹੋਈ ਹੈ ਸਾਡੇ ਅੰਦਰ ਰਾਜ ਦੀ ਇੱਛਾ ਜਿਹੜੀ ਹੈ ਭੁੱਖ ਹੈ ਅਸਲ ਜਿਹੜਾ ਸਾਡਾ ਰਾਜ ਖੁੱਸ ਗਿਆ ਉਹਦੀ ਪੂਰਤੀ ਵਾਸਤੇ ਅਸੀਂ ਫਿਰਦੇ ਹਾਂ ਉਹਦੀ ਪੂਰਤੀ ਸੰਸਾਰ 'ਚ ਨਹੀਂ ਹੋ ਸਕਦੀ ਸਾਰੀ ਦੌਲਤ ਸੰਸਾਰ ਜੀ ਮਿਲ ਜੇ ਤਾਂ ਵੀ ਉਹਦੀ ਪੂਰਤੀ ਨਹੀਂ ਹੋਊਗੀ ਉਸ ਰਾਜ ਦੀ ਪੂਰਤੀ ਨਹੀਂ ਹੋ ਸਕਦੀ ਉਸ ਰਾਜ ਦੀ ਪੂਰਤੀ ਹੋਊਗੀ ਨਾ ਨਾਲ ਮਾਇਆ ਨਾਲ ਨਹੀਂ ਕਿੱਡਾ ਹੀ ਕੋਈ ਅਮੀਰ ਹੋ ਜਵੇ ਹੋਰ ਅਮੀਰ ਹੋਣਾ ਚਾਹੀਦਾ ਇਸ ਕਰਕੇ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਸਾਰੀ ਪੁਰੀਆਂ ਦੀ ਦੌਲਤ ਵੀ ਉਹ ਭੁੱਖ ਦੀ ਉਤਰੀ ਉਹ ਰਾਜ ਵੱਡਾ ਸੀ ਇਹ ਸਭ ਕੁਝ ਛੋਟਾ ਹੈ ਹੋਇਆ ਵਾਇਆ ਕੁਛ ਨਹੀਂ ਹੈਗੀ ਉਹਦੇ ਕੋਲ ਇਹ ਤਾਂ ਕੌਡੀ ਹੈ ਉਹ ਰਾਜ ਦੇ ਬਰਾਬਰ ਹੈ ਵਾਇਆ ਕੌਡੀ ਹੈ ਜਿਹਦਾ ਰਾਜ ਚਲਿਆ ਜਾਵੇ ਉਹਨੂੰ ਕੌਡੀ ਦੇ ਦਈਏ ਰਾਜ ਵਟੇ ਕਿ ਉਹਨੂੰ ਸੰਤੋਖ ਆ ਜਾਊਗਾ ਉਹਨੂੰ ਕਿਵੇਂ ਆ ਜੂ ਸੰਤੋਖ ਇਹ ਕਰਕੇ ਜਿੰਨੇ ਵੀ ਵੱਡੇ ਵੱਡੇ ਰਾਜੇ ਹੋਏ ਨੇ ਉਹ ਸਾਰੇ ਫਿਰ ਪਰਮੇਸ਼ਰ ਤੋਂ ਮੰਗਦੇ ਰਹੇ ਵੀ ਹੋਰ ਦੇ ਸਾਨੂੰ ਹੋਰ ਮੰਗਦੇ ਕੀ ਸੀ ਇਹ ਗਿਆਨ ਦੀ ਸੀ ਕੀ ਕਹਿੰਦੇ ਸੀ ਹੋਰ ਵਡਿਆਈ ਵੱਡਾ ਅਸਲ ਵਿੱਚ ਉਹ ਰਾਜ ਮੰਗਦੇ ਨੇ ਗਿਆਨ ਹੈ ਜੀ ਭੁੱਖ ਉਹਦੇ ਰਾਜ ਨਾਲ ਪੂਰੀ ਹੋਊਗੀ ਜਦੋਂ ਉਹ ਰਾਜ ਮਿਲ ਗਿਆ ਉਦੋਂ ਸਭੇ ਇੱਛਾ ਪੂਰੀ ਹੋ ਜਾਂਦੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਉਹ ਅਗਮ ਅਪਾਰਾ ਰਾਜ ਹੈ ਅਵਰਾਸ਼ੀ ਰਾਜ ਹੈ ਹਮੇਸ਼ਾ ਰਹਿਣ ਵਾਲਾ ਰਾਜ ਹੈ ਉਹ ਤੇ ਬਿਨਾ ਤੇਰੀ ਭੁੱਖ ਨਹੀਂ ਜਾਣੀ ਸੰਸਾਰ ਦੇ ਸਾਰੇ ਦੌਲਤ ਭੁੱਖ ਨਹੀਂ ਜਾ ਸਕਦੀ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਪਾਣ ਸੋਗਤ ਭਈ ਹਮਾਰੀ ਐਸਾ ਹੀ ਸਾਡੀ ਗੱਲ ਹੈ ਇਹਦੇ ਕਰਕੇ ਕਿਸੇ ਦੀ ਭੁੱਖ ਨਹੀਂ ਜਾ ਰਹੀ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਨ ਜਨਾਇਆ ਰਾਜ ਭਯੰਗ ਪ੍ਰਸੰਗ ਹੈ ਰਾਜ ਦਾ ਵੱਡਾ ਪ੍ਰਸੰਗ ਬਣ ਜਾਂਦਾ ਸਭ ਤੋਂ ਵੱਡਾ ਇੱਕ ਪ੍ਰਸੰਗ ਹੈ ਪ੍ਰਸੰਗ ਕੋਈ ਐਸਾ ਕਹਾਣੀ ਬਣਾ ਕੇ ਸਮਝਾਈ ਹੋਈ ਹੈ ਲੁਕਤਾ ਸਮਝਾ ਕੇ ਸਮਝਾਇਆ ਹੋਇਆ ਹੈ ਇਹ ਤਾਂ ਉਹ ਤਾਂ ਵੱਡੀ ਮਿਸਾਲ ਨਹੀਂ ਹੋ ਸਕਦੀ ਉਹ ਸਮਝਦੇ ਰਾਜ ਭਯੰਕਰ ਪ੍ਰਸੰਗ ਉਹ ਕਿਵੇਂ ਵੀ ਰੱਸੀ ਹੈ ਇੱਕ ਥੋੜਾ ਜਿਹਾ ਹਨੇਰਾ ਥੋੜਾ ਜਿਹਾ ਚੱਲਣਾ ਨਾ ਪੂਰਾ ਹਨੇਰਾ ਨਾ ਪੂਰਾ ਚੱਲਣਾ ਅਸੀਂ ਅਸੀਂ ਨੂੰ ਸਭ ਸਮਝ ਲਿਆ ਮੰਨ ਲਿਆ ਵੀ ਸ਼ਾਇਦ ਸੱਪ ਹੈ ਬਸ ਸੱਪ ਮੰਨ ਲਿਆ ਮਨ ਅਸੀਂ ਰੱਸੀ ਸੱਪੇ ਬਣਦੀ ਸਾਡੇ ਤਾਂ ਬਣ ਰਿਹਾ ਸੱਪ ਹੈ ਜੇ ਮੰਨ ਲਿਆ ਸੱਪਾ ਸੀ ਨੇੜੇ ਨਹੀਂ ਜਾਂਦੇ ਉਹਦੇ ਚਾਹੇ ਰਸੀ ਹੋਵੇ ਜਿੰਨਾ ਜਰ ਉਹਨੂੰ ਦੇਖ ਨਹੀਂ ਲੈਂਦੇ ਪਤਾ ਨਹੀਂ ਲੱਗ ਜਾਂਦਾ ਵੀ ਰਸੀਆ ਲੋ ਜਿਹੜਾ ਉਹ ਸੱਪੇ ਹੈ ਜਦੋਂ ਕਹਿੰਦੇ ਉਹਦਾ ਖਿਆਲ ਹੋਇਆ ਵੀ ਇਹ ਰੱਸੀ ਹੈ ਕਿਸੇ ਤਰੀਕੇ ਨਾਲ ਹੋ ਗਿਆ ਹਲਾ ਕੇ ਗਿਆ ਕਿਵੇਂ ਹੋ ਗਿਆ ਉਹ ਜਿਹੜਾ ਬੰਨਿਆ ਹੋਇਆ ਸਾਡਾ ਸੱਪ ਸੀ ਉਹ ਕਿੱਥੇ ਗਿਆ ਉਹ ਰੱਸੀ ਜਿਹਾ ਸਮਾ ਗਿਆ ਇਹ ਹੀ ਗੱਲ ਜਿਹੜਾ ਸੁਪਨਾ ਹੁੰਦਾ ਸੁਪਨਾ ਹੁੰਦਾ ਸੁਪਨੇ ਦਾ ਸੱਚ ਜਿਹੜਾ ਹੁੰਦਾ ਉਹ ਰੱਸੀ ਜਿਹੜੀ ਸੱਪ ਬੰਦੇ ਤੇ ਸੁਪਨੇ ਦਾ ਸੱਚ ਸੀ ਸਿਰਤ ਸੀ ਬੰਨ ਲਿਆ ਸੱਪ ਜਗ ਦੇ ਜੀਵਨ ਨੂੰ ਬੰਨ ਲਿਆ ਸੱਚ ਹੈ ਝੂਠ ਇਹ ਝੂਠ ਕਾਚ ਸੁਭਾਉ ਜਾਂ ਸੱਚ ਦਾ ਗਿਆਨ ਹੋਊ ਝੂਠ ਦੇ ਉੱਤੇ ਸੁਭਾ ਜਾਣਾ ਇਹ ਐਂ ਕਹੋ ਸੰਸਾਰ ਦਾ ਜਿਹੜਾ ਸੱਚ ਬੰਦਿਆ ਹੋਇਆ ਸਾਡਾ ਜੀਵਨ ਇਹ ਸੱਚ ਕਾਜ ਸੁਭਾਉ ਜਾ ਕੇ ਅਸਲੀ ਨਕਲੀ ਸੱਚ ਹੈ ਨਾ ਮੰਨਿਆ ਹੋਇਆ ਸੱਚ ਹੈ ਸੱਚ ਹੈ ਜੀ ਜੋ ਮੰਨਿਆ ਹੋਇਆ ਸੱਪ ਦੀ ਸੱਪ ਹੈ ਜੀ ਇਹ ਕਾਜ ਸਵਾਉ ਜਾ ਕੇ ਜਾਂ ਸੱਚ ਦਾ ਗਿਆਨ ਹੋ ਜਾਗੂਗਾ ਕਿਤੇ ਸੋ ਸੁਪਨ ਜਾਗਦਾ ਤਾਂ ਬਸ ਵੀ ਸੁਪਨਾ ਸਮਾ ਜਾਂਦਾ ਸੁਪਨਾ ਆਪੇ ਹੀ ਝੂਠ ਬਣ ਜਾਂਦਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਸੁਪਨਾ ਝੂਠ ਸੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਉਹਨੂੰ ਵੀ ਸੁਪਨਾ ਝੂਠ ਹੈ ਜਾਗਦੇ ਨੂੰ ਸੁਪਨੇ ਸਮਝਾਉਣ ਦੀ ਲੋੜ ਨਹੀਂ ਵਿਚਾਰਾ ਸੁਪਨਾ ਝੂਠ ਸੀ ਆਪੇ ਹੀ ਬੰਨ ਲੈਂਦਾ ਵੀ ਝੂਠ ਸੀ ਆਪੇ ਹੀ ਬੰਨ ਲੈਂਦਾ ਝੂਠ ਸੀ ਇਸ ਕਰਕੇ ਜਦੋਂ ਗਿਆਨ ਹੁੰਦਾ ਅਸਲੀਅਤ ਦਾ ਜਦੋਂ ਗਿਆਨ ਹੋਇਆ ਰੱਸੀ ਦਾ ਸੱਪ ਤੋਂ ਉਹ ਸੱਪ ਕਿੱਥੇ ਗਿਆ ਰੱਸੀ ਉਹ ਬਣ ਗਿਆ ਐਵੇਂ ਸੰਸਾਰ ਦਾ ਜਿਹੜਾ ਅਸੀਂ ਸੱਚ ਮੰਨੀ ਬੈਠਾ ਕਿੱਥੇ ਗਿਆ ਬਸ ਗੁਰਦਪੁਰ ਦੇ ਹੋ ਗਏ ਸੰਸਾਰ ਨਹੀਂ ਰਿਹਾ ਫਿਰ ਸਾਡੇ ਵਾਸਤੇ ਕੁਝ ਵੀ ਕੇਵਲ ਸੱਚੇ ਰਹਿ ਗਏ ਸੰਸਾਰ ਕੀ ਹੋ ਗਿਆ ਫਿਰ ਸੰਸਾਰ ਤੋਂ ਜਿਹੜਾ ਪਹਾੜ ਹੋ ਗਿਆ ਸਰ ਸੰਸਾਰ ਕੀ ਬਣ ਕੇ ਰਹਿ ਗਿਆ ਇਹ ਜਦ ਧੂਏ ਦਾ ਪਹਾੜ ਧੂਏ ਦਾ ਪਹਾੜ ਹੈ ਇਹ ਕੁਛ ਨਹੀਂ ਹੈ ਫੇਰ ਧੂਏ ਦਾ ਪਹਾੜ ਬਣਦਾ ਜਦ ਸੱਚ ਦਾ ਗਿਆਨ ਹੋ ਜਾਂਦਾ ਜਿਵੇਂ ਜਦ ਸੱਚ ਦਾ ਗਿਆਨ ਹੋ ਗਿਆ ਵੀ ਰੱਸੀ ਆ ਉਹ ਸੱਪ ਧੂਲ ਦਾ ਪਹਾੜ ਬਣ ਗਿਆ ਸੱਪ ਦਾ ਧੂਲ ਦਾ ਪਹਾੜ ਬਣ ਗਿਆ ਐ ਸੰਸਾਰ ਧੂਲ ਦਾ ਹੀ ਪਹਾੜ ਬਣ ਜਾਂਦਾ ਪਰ ਬਣਦਾ ਜ਼ਿਆਦਾ ਜਾਂ ਜਾਗ ਪੈਂਦਾ ਪਹਿਲਾਂ ਨਹੀਂ ਬਣਦਾ ਜਾਗਰਤ ਅਵਸਥਾ ਵਾਲੇ ਨੂੰ ਬਣੂ ਇਹ ਜਾਗਰਤ ਅਵਸਥਾ ਦੇ ਵਿੱਚ ਗੱਲ ਕਰ ਰਹੇ ਨੇ ਭਗਤ ਜਾਗੇ ਹੁੰਦੇ ਨੇ ਅਸੀਂ ਸੁੱਤੇ ਹੋਏ ਹਾਂ ਜਗਾਉਣ ਵਾਸਤੇ ਸਾਨੂੰ ਇਹ ਗੱਲ ਕੀਤੀ ਹੈ ਵੀ ਅਸੀਂ ਵੀ ਜਾਗ ਪਈਏ ਪਰ ਜਾਗਣ ਵਾਸਤੇ ਤਾਂ ਕੋਈ ਬਾਣੀ ਪੜੇ ਨਹੀਂ ਰਿਹਾ ਕੋਈ ਨਾ ਜਾਗਣ ਵਾਸਤੇ ਕੋਈ ਨਾ ਆਪ ਕੁਛ ਮਰਮ ਜਣਾਇਆ ਆਪ ਕੁਛ ਮਰਮ ਜਣਾਇਆ ਬਸ ਕਹਿੰਦੇ ਕੁਛ ਥੋੜਾ ਜਿਹਾ ਐਸੀ ਸੋਝੀ ਦਿੱਤੀ ਹੈ ਪਰਮੇਸ਼ਰ ਨੇ ਸਾਨੂੰ ਮਰਮ ਮਰਮ ਦਾ ਭੇਦ ਗੱਲ ਦਾ ਇੰਨਾ ਕੁ ਭੇਦ ਦੇ ਸਾਨੂੰ ਪਰਮੇਸ਼ਰ ਨੇ ਸਮਝਾਇਆ ਇੰਨਾ ਕਿ ਸਾਨੂੰ ਸੀ ਜਣਾਇਆ ਔਰ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣਾ ਆਪ ਨਹੀਂ ਮੈਨੂੰ ਸਮਝ ਆਈ ਇਹ ਨਹੀਂ ਕਿਹਾ ਮੈਂ ਤਾਂ ਹੈ ਹੀ ਨਹੀਂ ਨਾ ਜੇ ਉਹ ਮੈਂ ਕਹਿ ਦਿੰਦੇ ਉਹ ਤਾਂ ਪਹਿਲਾਂ ਗਿਆ ਜਦ ਤੋਂ ਹੁੰਦੇ ਤੋਂ ਹਮਨਾ ਜਣਾਇਆ ਅੱਜ ਤਾਂ ਇੰਨੀ ਕੁ ਸੋਝੀ ਦਿੱਤੀ ਹੈ ਬਸ ਥੋੜੀ ਜੀ ਸਰੂ ਨੂੰ ਕਿੜਕਾ ਕਹਿੰਦੇ ਕੁਛ ਮਰ ਕਿੜਕਾ ਕਿੜਕਾ ਇੱਕ ਜੇ ਜੀਵ ਹੈ ਹਾਂਜੀ ਅਨੇਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਆਇਆ ਹੁਣ ਅਨੇਕ ਕਟਕ ਸੰਸਾਰ ਚ ਕਿਤੇ ਜੀਵ ਨੇ ਬਾਕੀ ਛੱਡੋ ਮਨੁੱਖਾਂ ਦੀ ਗੱਲ ਕਰ ਲਓ ਲੋ ਬਾਕੀ ਦਾ ਜੋ ਚੜ ਗਿਆ ਆ ਰਹੇ ਨੇ ਨਾ ਉਹ ਤਾਂ ਮਨੁੱਖਾ ਜਨਮ ਤੇ ਆ ਕੇ ਪਰਮ ਦਾ ਨਾਮ ਸੁਣ ਬਾਕੀ ਦਾ ਲੋੜ ਹੀ ਨਹੀਂ ਜਿੰਨੇ ਮਨੁੱਖਾ ਜਨ ਵਿੱਚ ਦੇ ਜੀਵ ਸਾਰੇ ਹੀ ਬੁੱਲੇ ਹੋਏ ਅਨੁਕ ਕੱਟ ਕੇ ਰਹਿਣ ਨੂੰ ਕਿਹਾ ਸਾਰੇ ਪਰਮ ਜਨ ਅਨੁਕ ਕੱਟ ਕੇ ਜੈਸੇ ਭੂਲ ਪੜੇ ਜਿਵੇਂ ਬੁੱਲੇ ਹੋਏ ਰਹੇ ਮੈਨੂੰ ਤਾਂ ਭਰਮ ਜਨਾਤਾ ਪਰ ਮੈਂ ਦੱਸ ਨਹੀਂ ਸਕਦਾ ਹੁਣ ਇਹਨੂੰ ਬਿਆਨ ਕਰਨਾ ਔਖਾ ਹੋ ਗਿਆ ਪਾਵੇਂ ਮੈਨੂੰ ਮਰਮ ਦਾ ਪਤਾ ਲੱਗ ਗਿਆ ਥੋੜਾ ਜਿਹਾ ਜੜਾਤਾ ਪਰ ਕਹਤੇ ਕਹਿਣਾ ਚਾਹਣਾ ਮੈਂ ਕਹਿ ਨਹੀਂ ਸਕਦਾ ਬਿਆਨ ਤੇ ਪਰੇ ਹੈ ਗੱਲ ਇਹ ਅਬ ਕਹਿ ਕੁਝ ਕਹਤੇ ਇੱਛਾ ਸੀ ਕੁਝ ਦੱਸਦਾ ਇਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਭਰਮ ਕਹਿ ਨਹੀਂ ਸਕਦਾ ਕਹਿਣਾ ਨਾ ਆਇਆ ਗਾਣਾ ਨਹੀਂ ਆਉਂਦਾ ਮੈਨੂੰ ਬੋਲਣਾ ਨਹੀਂ ਆਉਂਦਾ ਇਹ ਬਿਆਨ ਤੇ ਪਰੇ ਹੈ ਗੱਲ ਇਹ ਕਹਿਣ ਦਾ ਮਤਲਬ ਹੈ ਇਹ ਬਿਆਨ ਤੇ ਪਰੇ ਹੈ ਗੱਲ ਬਸ ਇੱਥੇ ਆ ਕੇ ਬਿਆਨ ਨਹੀਂ ਹੁੰਦਾ ਇਹ ਫਿਰ ਗੁੰਗੇ ਦਾ ਗੁੜ ਰਹਿ ਜਾਂਦਾ ਇੱਥੇ ਆ ਕੇ ਜੋ ਗੂਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਕਹਿੰਦਾ ਦੱਸਾਂ ਮੈਂ ਕਹਿਣ ਆਇਆ ਇਹ ਕਹਿਣ ਤੇ ਪਰੇ ਦੀ ਗੱਲ ਹੈ ਹੁਣ ਬਿਆਨ ਤੇ ਪਰੇ ਦੀ ਗੱਲ ਹੈ ਕੁਝ ਕਹਤੇ ਕਹਿਣ ਆਇਆ ਇੱਛਾ ਹੈ ਕੁਝ ਕਹਿਣ ਦੀ ਪਰ ਕਹਿ ਨਹੀਂ ਸਕਦਾ ਕਹਿਣਾ ਹੀ ਨਹੀਂ ਆਉਂਦਾ ਕਿਵੇਂ ਅਸੀਂ ਇਹਨਾਂ ਨੂੰ ਉਹ ਵਿਆਹ ਤੇ ਫਰੇ ਦੀ ਗੱਲ ਹੈ ਉਹ ਜਿਹੜਾ ਰਸ ਹੈ ਨਾ ਉਹਦਾ ਜਿਹੜਾ ਪੀਉ ਇਹਦਾ ਖੂਗੇ ਕਿ ਵੜਿਆ ਜਿਹੜਾ ਖਾਊ ਉਸ ਨੂੰ ਪਤਾ ਲੱਗੂ ਕੁਝ ਕਹਤੇ ਕਹਿਣਾ ਕਹਿਣ ਦੀ ਸਮਰੱਥਾ ਨਹੀਂ ਹੈ ਕਿਹਾ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਮੈਂ ਤਾਂ ਦੱਸ ਸਕਦਾ ਨਹੀਂ ਇਹ ਵੀ ਨਹੀਂ ਕਿਹਾ ਦੱਸਿਆ ਨਹੀਂ ਜਾ ਸਕਦਾ ਮੈਨੂੰ ਨਹੀਂ ਕਹਿਣਾ ਉਹਦਾ ਮੇਰੇ ਮੇਤੋਂ ਵਿਆਹ ਤੇ ਬਾਹਰ ਆਪਣੀ ਗੱਲ ਕਹਿਤੀ ਕੋਈ ਜਿਹੜਾ ਕਹਿਣਾ ਚਾਹੁੰਦਾ ਕਹਿ ਲਵੇ ਹਾਂਜੀ ਸਰਬੇ ਇੱਕ ਅਨੇਕਾ ਸੁਆਮੀ ਸਭ ਘਟ ਭੋਗ ਵੈ ਸੋਈ ਕੁਝ ਹੁਣ ਕਹੀ ਆ ਗੱਲ ਥੋੜੀ ਜੀ ਸਾਰੇ ਸਾਰੇ ਜਿਹੜੇ ਟੋਟਲ ਜੀਵ ਸਰਬਾ ਇੱਕ ਅਨੇਕਾ ਸੁਆਮੀ ਸਾਰੇ ਜੋਤ ਇੱਕੇ ਪਰ ਸਵਾਮੀ ਸਾਰਿਆਂ ਦਾ ਵੱਖਰਾ ਵੱਖਰਾ ਅਨੇਕਾ ਸਵਾਮੀ ਹੈ ਸਰਦਾ ਹੈ ਅਨੇਕਾ ਸਵਾਮੀ ਹਾਂ ਸਵਾਮੀ ਦਾ ਸਾਰਿਆਂ ਦਾ ਵੱਖਰਾ ਵੱਖਰਾ ਸਾਰਿਆਂ ਦੇ ਅੰਦਰ ਸਤਗੁਰ ਹੈ ਸਤਗੁਰ ਤੇ ਖਾਲੀ ਕੋਈ ਨਹੀਂ ਵੱਖਰਾ ਵੱਖਰਾ ਮੈਂ ਆਪਣਾ ਗੁਰੂ ਪੂਜਦੇ ਕਿਆ ਗੁਰਤਾ ਆਪਣਾ ਆਪਣਾ ਚਿੱਤ ਦਾ ਸਾਰਿਆਂ ਦਾ ਆਪਣਾ ਆਪਣਾ ਸ਼ੁੱਧ ਆਤਮਾ ਦਾ ਸਾਰਿਆ ਜਪਣੀ ਆਪਣੀ ਹੈ ਪਰ ਹੈ ਕੋਈ ਸੁਭਾਅ ਦਾ ਸ਼ੁੱਧ ਸਾਰਾ ਇੱਕੋ ਜਿਹਾ ਆ ਜਿਹੜਾ ਅਸ਼ੁੱਧ ਮਨ ਹੈ ਨਹੀਂ ਕੋਈ ਜਿਹੜਾ ਅਸ਼ੁੱਧ ਮਨ ਇਹ ਤਾਂ ਹੈਗਾ ਵੱਖਰੇ ਵੱਖਰੇ ਸੁਭਾਅ ਦਾ ਸ਼ੁੱਧ ਮਨ ਤਾਂ ਇੱਕੋ ਹੀ ਸੁਭਾਅ ਵਾਲਾ ਇੱਕੋ ਹੀ ਚੀਜ਼ ਹੈ ਉਹਦਾ ਨਹੀਂ ਕੋਈ ਫਰਕ ਹੈ ਉਹ ਅਨੇਕ ਹੁੰਦਾ ਹੋਇਆ ਵੀ ਇੱਕ ਹੈ ਅੰਤਰ ਆਤਮਾ ਅਨੇਕ ਹੁੰਦੀ ਹੋਈ ਵੀ ਇੱਕ ਹੈ ਜਿਹੜਾ ਮਨੁੱਖੀ ਮਨ ਹੈ ਇਹ ਹੈ ਵੀ ਅਨੇਕ ਇਹ ਹੈ ਵੱਖਰਾ ਵੱਖਰਾ ਇਹ ਵੱਖਰਾ ਵੱਖਰਾ ਹੀ ਇਹਦਾ ਇੱਕ ਹੋਣਾ ਮੁਸ਼ਕਲ ਹੈ ਇਹ ਇੱਕ ਫਿਰ ਕਿਹਦਾ ਕਰਨ ਇਹ ਆਪਣੇ ਅੰਦਰ ਦੇ ਨਾਲ ਇੱਕ ਹੋ ਜਵੇ ਸਾਰੀ ਦੁਨੀਆ ਦਾ ਇੱਕ ਹੋ ਜਾਂਦਾ ਫਿਰ ਮਨ ਕਰਕੇ ਤਾਂ ਇੱਕ ਹੋ ਸਕਦਾ ਸਾਰਿਆਂ ਨਾਲ ਬੋਲ ਤਾਂ ਵੱਖਰੇ ਰਹਿਣੇ ਲੋਕਾਂ ਦੇ ਗੁਰੂ ਕੀ ਮਨਾਂ ਦਾ ਦਊਗਾ ਉਪਦੇਸ਼ ਹੈ ਦੇਖੋ ਮਨ ਮਤਾਂ ਨੂੰ ਉਪਦੇਸ਼ ਦੇ ਰਹੀ ਹੈ ਮਨੁੱਖੀ ਮਨ ਨਾਲ ਤਾਂ ਇਹਦਾ ਰਹੂਗਾ ਟਕਰਾਏ ਪਰ ਅੰਤਰਾਤਮਾ ਨੂੰ ਟਕਰਾ ਨਹੀਂ ਦਿੰਦਾ ਅੰਦਰੋਂ ਸਾਰੇ ਜਿੰਨਾ ਸਮਝਦੇ ਨੇ ਬਾਣੀ ਨੂੰ ਬਾਹਰ ਚਾਹੇ ਮਨ ਬੁਰਾ ਸਮਝਦਾ ਹੋਵੇ ਜਿਨ੍ਹਾਂ ਨੂੰ ਗੁਰਬਾਣੀ ਜਿਨ੍ਹਾਂ ਦੀ ਮਤ ਨੂੰ ਚੰਗੀ ਵੀ ਨਹੀਂ ਲੱਗਦੀ ਭਗਤ ਪ੍ਰੈਕਟੀਕਲੀ ਵਿਰੋਧ ਕਰੀ ਜਾਂਦੇ ਨੇ ਗੁਰਬਾਣੀ ਦਾ ਗੁਰਬਾਣੀ ਨੂੰ ਆੜਾ ਕੋਈ ਨਹੀਂ ਕਰਦਾ ਪੜ੍ਹਦੇ ਤੁਸੀਂ ਕਹਿੰਦੇ ਅੰਦਰਲਾ ਦਾ ਠੀਕ ਬੰਦਾ ਬਾਹਰਲਾ ਨਹੀਂ ਬੰਦਾ ਬਾਹਰਲਾ ਉਹ ਤਾਂ ਬੰਦਾ ਵੀ ਗੱਲ ਠੀਕ ਹੈ ਪਰ ਅਨੁਸਰਣ ਨਹੀਂ ਕਰਦਾ ਨਾ ਬਈ ਸਾਡੇ ਤਾਂ ਆਹੀ ਠੀਕ ਹੈ ਸਾਡੇ ਤਾਂ ਹੁਣ ਬਜ਼ੁਰਗ ਕਰਦੇ ਆਏ ਨੇ ਮੂਰਤੀ ਪੂਜਾ ਅਸੀਂ ਤਾਂ ਹੀ ਕਰਾਂਗੇ ਕਰਾਂਗੇ ਤਾਂ ਹੀ ਭਗਤਾਂ ਦਾ ਪੰਚਾਇਤ ਦਾ ਕਹਿਣਾ ਤਾਂ ਸਰਬਤ ਹੈ ਪਰ ਭਗਤਾਲਾ ਉੱਥੇ ਰਹੂਗਾ ਹੁੰਦਾ ਸਾਰਿਆਂ ਨੂੰ ਰੱਖਿਆ ਆਪਣਾ ਆਪਣਾ ਉਹੀ ਕਰੀ ਜਾਂਦੇ ਜੋ ਕੁਝ ਕਰਦੇ ਆਏ ਨੇ ਐ ਨਹੀਂ ਕਹਿੰਦੇ ਵੀ ਭਗਤਾਂ ਦੀ ਗੱਲ ਗਲਤ ਹੈ ਭਗਤਾਂ ਦੀ ਗੱਲ ਤਾਂ ਠੀਕ ਹੈ ਪਰ ਬੰਨਣੀ ਔਖੀ ਹੈ ਪੰਤਾਲਾ ਇੱਥੇ ਲੋਕ ਇੱਥੇ ਫਿੱਟਾ ਸਾਡਾ ਪੰਤਾਲਾ ਇਧਰ ਜੇ ਕਰ ਲਈਏ ਇਧਰ ਨਹੀਂ ਠੀਕ ਹੈ ਨਾ ਹਾਂਜੀ ਸਭ ਘਟ ਭੋਗ ਵਿੱਚ ਹੋਈ ਸਾਰੇ ਘਟਾ ਜੋ ਹੀ ਭੋਗ ਹੋਏ ਸਾਰੇ ਹਿਰਦਿਆਂ ਦੇ ਵਿੱਚ ਕੋਈ ਵਸ ਰਿਹਾ ਹਾਂ ਸਾਰੇ ਹਿਰਦਿਆਂ ਦੇ ਵਿੱਚ ਭੋਗ ਬੇਕੀ ਹੁੰਦਾ ਜਿਹੜਾ ਗਿਆਨ ਦਵਾਂਗੇ ਗਿਆਨ ਉਹੀ ਲੈ ਰਿਹਾ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਗਿਆਨ ਚਾਹੇ ਕਿਹਾ ਵੀ ਹੋਵੇ ਐਕਸੈਪਟ ਉਸੇ ਨੇ ਕਰਨਾ ਹੁੰਦਾ ਉਦੋਂ ਨਹੀਂ ਕਰਨਾ ਐਕਸੈਪਟ ਸਭ ਘਟ ਭੋਗ ਵਾ ਸੋਈ ਮਹਾਰਾਜ ਜਦ ਦੁਆ ਦੇ ਐਕਸੈਪਟ ਤੇ ਬਿਨਾ ਕੋਈ ਤੁਹਾਨੂੰ ਧਾਰ ਨਹੀਂ ਹੋ ਸਕਦਾ ਜਿੱਤਨੇ ਵੀ ਹੋਈ ਐਕਸੈਪਟ ਐਕਸੈਪਟ ਕੀਤਾ ਪਰ ਹਾਲੇ ਅਵਸਥਾ ਹੋਏ ਜੀ ਉਹ ਜਿਹੀ ਐਕਸੈਪਟ ਕਰ ਲੈ ਆਪਣੇ ਆਪਣੇ ਬੱਚੇ ਹੁੰਦੇ ਆਪਾਂ ਕਹਿੰਦੇ ਵੀ ਭਾਈ ਇਹਦਾ ਦਿਮਾਗ ਨਹੀਂ ਹੈਗਾ ਉਹ ਫਲਾਣੇ ਸਕੂਲ 'ਚ ਪੜ੍ਹਦਾ ਹੈ ਇਹਦਾ ਬੜੇ ਜੇ ਸਕੂਲ 'ਚ ਪੜੂਗਾ ਇਹ ਬਹੁਤਾ ਨਹੀਂ ਪੜ ਸਕਦਾ ਇਹਦਾ ਬੁੱਧੀ ਥੋੜੀ ਹੈ ਥੋੜੀ ਬੁੱਧੀ ਵਾਲੇ ਨੂੰ ਪਤਾ ਵੀ ਮੇਰੇ ਬੁੱਧੀ ਥੋੜੀ ਵਾਲਾ ਇਹ ਇੱਥੇ ਕਪੌੜੀ ਹੋ ਚੜ ਸਕਦਾ ਤਾਂ ਬਾਹਰ ਨਹੀਂ ਚੜ ਸਕਦਾ ਇੰਨਾ ਬਹੁਤ ਚੱਕ ਸਕਦਾ ਤੇ ਜ਼ਿਆਦਾ ਚੱਕ ਨਹੀਂ ਸਕਦਾ ਗਿਆਨ ਗਿਆਨ ਦਾ ਵੀ ਤਾਂ ਬੋਝ ਹੈ ਕਹਿਰ ਰਮਦਾਸ ਹੱਥ ਪੈ ਨੇਰੇ ਸਹਜੇ ਹੋਏ ਸੋਈ ਕਹਿਰ ਰਮਦਾਸ ਹੱਥ ਪੈ ਨੇੜੇ ਗੱਲ ਕੁਝ ਵੀ ਨਹੀਂ ਹੈਗੀ ਗੱਲ ਸਮਝਣ ਵਾਲੀ ਗੱਲ ਕੋਈ ਖਾਸ ਨਹੀਂ ਹੈ ਇੰਨੀ ਨੇੜੇ ਹੈ ਗੱਲ ਕਿ ਅਸੀਂ ਐ ਹੱਥ ਵੀ ਨਹੀਂ ਕਰ ਸਕਦੇ ਜਿਹਦੇ ਨਾਲ ਸਾਡਾ ਗੁਲਾਬ ਆ ਉਹ ਤਾਂ ਇਦਾਂ ਨੇੜੇ ਆ ਵੀਰੇ ਦੇ ਪਤੀ ਤੋਂ ਹੀ ਫਰਕ ਹੈ ਹੱਥ ਵੀ ਨਹੀਂ ਕਰ ਸਕਦੇ ਕਿੱਥੇ ਵਿਆਪੀ ਦੇ ਵਿੱਚੋਂ ਸੀ ਦੂਰ ਕਿਤੋਂ ਕਿਹਦੇ ਵੱਲ ਹੱਥ ਕਰੀਏ ਜਿਵੇਂ ਕੋਈ ਚੀਜ਼ ਹੱਥ ਦੇ ਉੱਤੇ ਹੀ ਆ ਸਾਡੇ ਪਈ ਹੋਈ ਪੈਦਾ ਨੇੜੇ ਇਹਨਾਂ ਨਾਲ ਜੀ ਤਾਂ ਹੱਥ ਦੇ ਉੱਤੇ ਹੀ ਪਈ ਹੈ ਅਸੀਂ ਨੂੰ ਦੂਰ ਬੁੱਲੀ ਜਾਂਦੇ ਕਾਗਜ਼ ਰੱਖਦੀ ਹੈ ਹੱਦੇ ਉੱਤੇ ਪਲਾਸਟਿਕ ਦਾ ਉੱਤੇ ਕੋਈ ਚੀਜ਼ ਰੱਖਦੀ ਪਰ ਕਦੇ ਨਾ ਕਾਗਜ਼ ਤੇ ਕੋਈ ਚੀਜ਼ ਪਾ ਕੇ ਖਾਣ ਵਾਲੀ ਹੁਣ ਇਹਦੇ ਉੱਤੇ ਵੀ ਇਹਦੇ ਨਾਲ ਜੁੜੀ ਹੋਈ ਬਰੀ ਹੱਥ ਦੇ ਚੀਜ਼ ਉੱਤੇ ਵੀ ਪਈ ਹੈ ਹੱਥ ਨਾਲ ਬੜੀ ਹੋਈ ਬਰੀ ਐ ਉੱਤੇ ਹੀ ਆ ਬੰਦੇ ਉਹ ਬੜਿਆ ਹੋਇਆ ਨਹੀਂ ਹੈ ਕਬੀਰ ਨੇ ਪੱਤ ਜਿੰਨਾ ਹੀ ਬਣਦਾ ਵਿਚਾਲੇ ਫਿਰ ਵੀ ਬਲਿਆ ਹੋਇਆ ਜੀ ਭਰਮ ਦਾ ਬਣਦਾ ਇਦਾਂ ਹੀ ਆ ਵਿਚਾਲੇ ਜਿਵੇਂ ਹੱਥ ਦੇ ਉੱਤੇ ਚੀਜ਼ ਹੋਵੇ ਵਿਚਾਲੇ ਖੜਦਾ ਹੋਵੇ ਲੇਅਰ ਉੱਤੇ ਹੋ ਪਿਆ ਉਹਦਾ ਨਹੀਂ ਪਤਾ ਉੱਤੇ ਪੈਦਾ ਪਤਾ ਤਾਂ ਨਹੀਂ ਉਹਦਾ ਬੋਝ ਨਹੀਂ ਹੈ ਨਿਰਭਾਰ ਹੈ ਬੋਝ ਨਹੀਂ ਨਾ ਹੈਗਾ ਉਹ ਨਿਰਭਾਰ ਹੈ ਇਹ ਭਾਰ ਰੂਪ ਤਾਂ ਪਛਾਣ ਸਕਦਾ ਹਾਲੇ ਸਰੀਰ ਦਾ ਵੀ ਭਾਰ ਹੈ ਇਹਦਾ ਆਪਣਾ ਭਾਰ ਹੈ ਮਾਇਆ ਦਾ ਭਾਰ ਹੈ ਭਾਰ ਵਾਲੀ ਚੀਜ਼ ਨੂੰ ਪਛਾਣਦਾ ਨਿਰਭਾਰ ਦੀ ਹਾਲੇ ਨੂੰ ਪਛਾਣ ਪਛਾਣਦੀ ਨਿਰਭਾਰ ਚੀਜ਼ ਦੀ ਪਛਾਣ ਨਹੀਂ ਆਕਾਸ਼ ਨਿਰਭਾਰ ਹੈ ਆਕਾਸ਼ ਦੀ ਨਹੀਂ ਸਮਝ ਹੈ ਆਕਾਸ਼ ਦਾ ਨਿਰਭਾਰ ਹੈ ਆਕਾਸ਼ ਦੀ ਸਮਝ ਨਹੀਂ ਆਕਾਸ਼ ਤੋਂ ਥੱਲੇ ਹਵਾ ਦੀ ਸਮਝ ਆਦਮੀ ਨੂੰ ਪਾਣੀ ਦੀ ਸਮਝ ਆਦਮੀ ਨੂੰ ਅੱਗ ਦੀ ਸਮਝ ਸਾਰਿਆਂ ਤੇ ਕਬਲ ਲੈ ਲਿਆ ਆਦਮੀ ਨੇ ਮਿੱਟੀ ਦੀ ਸਮਝ ਆਦਮੀ ਨੂੰ ਆਕਾਸ਼ ਦੀ ਆਕਾਸ਼ ਦੇ ਵਿੱਚ ਜ਼ਰੂਰ ਹੈ ਪਰ ਆਕਾਸ਼ ਦੀ ਬਹੁਤ ਘੱਟ ਸਮਝ ਆਦਮੀ ਨੂੰ ਆਕਾਸ਼ ਦਾ ਨਹੀਂ ਕੁਝ ਬਣਾ ਸਕਿਆ ਹੈ ਆਕਾਸ਼ ਦਾ ਨਹੀਂ ਆਦਮੀ ਨੇ ਕੁਝ ਵੀ ਬਣਾਇਆ ਪਾਣੀ ਦਾ ਵੀ ਕੁਝ ਬਣਾ ਲਿਆ ਪਾਣੀ ਤੋਂ ਬਰਫ਼ ਬਣਾ ਲਈ ਬਰਫ਼ ਤੋਂ ਪਾਣੀ ਬਣਾ ਲਿਆ ਪਾਣੀ ਤੋਂ ਭਾਪ ਬਣਾ ਲਈ ਭਾਵ ਬਣਾ ਕੇ ਇਧਰ ਚੱਲ ਪਏ ਪਾਣੀ ਦਾ ਬੜਾ ਕੰਮ ਲੈ ਲਿਆ ਪਾਣੀ ਭਰ ਕੇ ਫੁਆਰਾ ਜਿਹੜੀ ਭੀੜ ਹੁੰਦੀ ਉਹ ਤੇ ਪਾਣੀ ਦਾ ਫੁਆਰਾ ਮਾਰ ਦਿੰਦੇ ਨੇ ਹਥਿਆਰ ਦੇ ਤੌਰ ਤੇ ਲੈ ਲਿਆ ਪਾਣੀ ਮਾਰਦੇ ਨਹੀਂ ਪ੍ਰੈਸ਼ਰ ਪਾਣੀ ਦਾ ਭੀੜ ਨੂੰ ਖੜਾਉਣ ਵਾਸਤੇ ਗੱਡੀਆਂ ਤੋਂ ਦਾ ਕੰਮ ਲੈ ਲਿਆ ਪ੍ਰੈਸ਼ਰ ਪਾਣੀ ਤੋਂ ਲੈ ਨਾ ਕੰਮ ਹਵਾ ਤੋਂ ਵੀ ਕੰਮ ਲੈ ਲਿਆ ਟਾਇਰਾਂ 'ਚ ਭਰ ਕੇ ਅੱਗ ਤੋਂ ਕੰਮ ਲੈ ਲਿਆ ਧਰਤੀ ਤੋਂ ਕੰਮ ਲੈ ਲਈ ਪਰ ਆਕਾਸ਼ ਤੋਂ ਕੋਈ ਕੰਮ ਨਹੀਂ ਆਦਮੀ ਨੇ ਲਿਆ ਕਾਇਦਾ ਨਹੀਂ ਘੁੰਮਣਾ ਕਾਇਦਾ ਦੇ ਵਿੱਚ ਆਦਮੀ ਆਪੇ ਹੈ ਕਾਇਦਾ ਦਾ ਕਾਬੂ ਕੀਤਾ ਹੋਇਆ ਸਭ ਕੁਝ ਕਾਇਦਾ ਗਿਆ ਦੀ ਸਾਨੂੰ ਕਾਇਦਾ ਮੁੱਠੀ ਚਾਉਂਦੇ ਨਹੀਂ ਸਾਡੇ ਪਕੜ ਚ ਨਹੀਂ ਹੁੰਦਾ ਇਸ ਕਰਕੇ ਨਿਰਭਾਰ ਚੀਜ਼ ਦੇ ਵਿੱਚ ਸਾਡੇ ਸਿਰ ਤੇ ਕੀ ਹੈ ਉਹ ਉਹ ਭਰਮ ਪੈ ਭਾਰ ਭਾਰ ਜਿੰਨਾ ਜਰੇ ਹੁੰਦੇ ਉਹ ਭਰਮ ਪੈ ਭਾਰ ਹੈ ਉਹਨਾਂ ਜਿਹੜੇ ਨੂੰ ਨਿਰਭਾਰ ਦੀ ਸਮਝ ਨਹੀਂ ਆਉਂਦੀ ਉਹਨਾਂ ਜਿਹੜੇ ਨਿਰਭਾਰ ਦਾ ਇਹਨੂੰ ਨਹੀਂ ਪਤਾ ਲੱਗ ਸਕਦਾ ਕੀ ਹੁੰਦਾ ਹੈ ਕਾਗਜ਼ ਦਾ ਭਾਰ ਦਾ ਪਤਾ ਹੈ ਹੱਥ ਤੇ ਕਾਗਜ਼ ਦੇ ਉੱਤੇ ਪਈ ਚੀਜ਼ ਦਾ ਵੀ ਭਾਰ ਦਾ ਪਤਾ ਹੈ ਪਰ ਨਿਰਭਾਰ ਜਿਹੜਾ ਬੰਦੇ ਉੱਤੇ ਚੀਜ਼ ਹੈ ਨਾ ਹੁਕਮ ਨਿਰਭਾਰ ਹੈ ਹੁਕਮ ਦੇ ਵਿੱਚ ਹੈ ਨੱਕ ਚ ਨੱਥ ਹੈ ਨਿਰਭਾਰ ਹੈ ਨੱਥ ਨਾ ਤਾਂ ਨਹੀਂ ਮਹਿਸੂਸ ਹੁੰਦੀ ਨੱਕ ਨੱਥ ਖਸਮਾ ਥਲੀ ਹੈ ਕਿਰਤ ਧੱਕੇ ਦੇ ਜਾਂ ਨਾਲੇ ਤਾਂ ਖਾਣੇ ਨਾਲ ਦਾ ਉਹ ਨੱਥ ਮਹਿਸੂਸ ਤਾਂ ਨਹੀਂ ਹੁੰਦੀ ਨਿਰਭਾਰ ਹੈ ਬਾਹਰ ਨਹੀਂ ਉਹਦਾ ਜੇ ਸੱਚੀ ਮੁੱਚੀ ਦੀ ਨੱਥ ਹੋਵੇ ਨਾ ਰੱਸੇ ਦੀ ਪਾਈ ਹੋਈ ਫਿਰ ਪਤਾ ਲੱਗੇ ਨੱਥ ਹੈ ਪਾਈ ਹੋਈ ਨਿਰਭਾਰ ਹੈ ਪਰ ਉਹ ਇਸ ਕਰਕੇ ਪਹਾੜ ਮਹਿਸੂਸ ਕਰਨ ਜਾਂਦਾ ਹੈ ਨਿਰਭਾਰ ਦਾ ਗਿਆਨ ਨਹੀਂ ਤੇ ਨਿਰਭਾਰ ਹੈ ਜੀ ਜਿੱਦਲੇ ਨਿਰਭਾਰ ਹੋ ਗਿਆ ਆਪ ਆਪ ਹੀ ਨਿਰਭਾਰ ਹੈ ਜੋਤ ਸਰੂਪ ਹੈ ਨੂੰ ਆਪ ਹੀ ਨਿਰਭਾਰ ਹੈ ਇਹ ਪਰ ਇਹ ਤਾਂ ਰੋਜ਼ ਆਪਣਾ ਭਾਰ ਤੋਲਦਾ ਇਹਦਾ ਰੋਜ਼ ਭਾਰ ਤੋਲਦਾ ਬਸ ਜਿੱਦਣ ਭਾਰ ਤੋਲਣ ਤੇ ਹਟ ਗਿਆ ਨਾ ਇਹ ਜਿੱਦਣ ਨੂੰ ਸਮਝ ਆ ਗਈ ਵੀ ਹੋਏ ਨਿਰਭਾਰ ਆ ਮੇਰਾ ਭਾਰ ਹੈ ਨਹੀਂ ਉਦੋਂ ਨੂੰ ਨਿਰਭਾਰ ਦਾ ਗਿਆਨ ਹੋਣ ਲੱਗੂਗਾ ਇਹਦਾ ਰੋਜ਼ ਭਾਰ ਤੋਲਦਾ ਵੱਧ ਗਿਆ ਆ ਘਟ ਗਿਆ ਇਹਨੂੰ ਨਿਰਭਾਰ ਦਾ ਪਤਾ ਕਿੱਥੋਂ ਲੱਗੇ ਪੜਾਈ ਹੋ ਰਹੀ ਹੈ ਉਹ ਹੋਰ ਉਲਟੀ ਪੜਾਈ 'ਚ ਲੱਗਿਆ ਹੋਇਆ ਹਾਲੇ ਵਾਇਆ ਦੀ ਪੜਾਈ ਭਾਰ ਵਾਲੀ ਹੈ ਨਾ ਸਾਰੀ ਉਹ ਵਾਇਆ ਦਾ ਸਭ ਕੁਝ ਭਾਰ ਵਾਲਾ ਮਾਇਆ ਦੀ ਕਮਾਈ ਵੀ ਪਾਰ ਵਾਲੀ ਹੈ ਮਾਇਆ ਦੀ ਲੜਾਈ ਵੀ ਪਾਰ ਵਾਲੀ ਹੈ ਮਾਇਆ ਦਾ ਮੇਲ ਵੀ ਪਾਰ ਵਾਲਾ ਮਾਇਆ ਦਾ ਲੈਣ ਦੇਣ ਵੀ ਪਾਰ ਵਾਲਾ ਸਾਰੇ ਪਾਰ ਹੈ ਮਾਇਆ ਦਾ ਕਾਰੋਬਾਰ ਵੀ ਪਾਰ ਵਾਲਾ ਸਾਰਾ ਸਾਰੇ ਬਾਹਰ ਵਾਲਾ ਇਹਦਾ ਦਿਮਾਗ ਤੇ ਵਜਨ ਲੈਂਦੇ ਰਹਿੰਦਾ ਇਹ ਭਾਰ ਵਾਲਾ ਜੋ ਕੰਮ 'ਚ ਫਸਿਆ ਹੋਇਆ ਨਿਰਭਾਰ ਵਾਲੇ ਉਹ ਜਿਹੜਾ ਹੈ ਨਾ ਨਿਰਭਾਰ ਵਾਲਾ ਚੈਪਟਰ ਅਜੋ ਇਹਦਾ ਖੁੱਲਿਆ ਹੀ ਨਹੀਂ ਉਹ ਸਹਜੇ ਹੋਏ ਸੋ ਹੋਈ ਸਹਜੇ ਹੋਏ ਸੋ ਹੋਈ ਜਦੋਂ ਨਿਰਭਾਰ ਵਾਲੇ ਚੈਪਟਰ ਜਾ ਗਿਆ ਫਿਰ ਬਾਹਰ ਵਾਲਾ ਪਾਸਾ ਆਪੇ ਹੁੰਦਾ ਰਹਿੰਦਾ ਉਧਰੇ ਦਖਰੇ ਨਹੀਂ ਦਿੰਦਾ ਅਸਲ ਜੇ ਮਾਇਆ ਦਾ ਜਿਹੜਾ ਹੈ ਨਾ ਕੁਝ ਹੋ ਰਿਹਾ ਅਸੀਂ ਭਾਰ ਬੰਨਿਆ ਹੋਇਆ ਸਾਡੇ ਘਰੇ ਤੇ ਕੁਝ ਨਹੀਂ ਹੋ ਰਿਹਾ ਇਧਰ ਐਵੇਂ ਹੀ ਭਾਰ ਪਾਈ ਬੈਠੇ ਹੋ ਬੇਮਤਲਬ ਦਾ ਦਿਮਾਗ ਤੇ ਬੋਝ ਪਾਈ ਬੈਠੇ ਸਾਡੇ ਕਰਨ ਦਾ ਕੁਝ ਹੁੰਦਾ ਨਹੀਂ ਇੱਥੇ ਉਦਾਂ ਤਾਂ ਹੋਈ ਆ ਜੋ ਮਜੂਰ ਭਾਰ ਅਸੀਂ ਬਲ ਪਾਇਆ ਹੋਇਆ ਆਪਣੇ ਤੇ ਜਦੋਂ ਨਿਰਭਾਰ ਦਾ ਪਤਾ ਲੱਗ ਗਿਆ ਇਹਨੂੰ ਇਹ ਨਿਰਭਾਰ ਹੋ ਗਿਆ ਸਮਝ ਜਿਹੜਾ ਵੀ ਮੇਰੇ ਘਰੇ ਤੇ ਕੁਝ ਨਹੀਂ ਹੁੰਦਾ ਫਿਰ ਨਿਰਭਾਰ ਹੋ ਜੂ ਫਿਰ ਇਹਨੂੰ ਆਤਮ ਗਿਆਨ ਹੋਊ ਇਹ ਭਾਰ ਰੰਗ ਹੋ ਜੂ ਸਰੀਰ ਦਾ ਇਹ ਨਿਰਭਾਰ ਹੋ ਫੇਰ ਇਹਨੂੰ ਆਤਮ ਗਿਆਨ ਹੋ ਫੇਰ ਇਹਨੂੰ ਨਿਰਭਾਰ ਦਾ ਪਤਾ ਲੱਗੂ ਫੇਰ ਇਹਨੂੰ ਹੱਥ 'ਤੇ ਨੇੜੇ ਆ ਜਿਹੜਾ ਉਹਦਾ ਪਤਾ ਲੱਗੂ ਉਹ ਵੀ ਨਿਰਭਾਰ ਹੈ ਨਾ ਉਹ ਵੀ ਨਿਰਭਾਰ ਹੈ ਇਹ ਵੀ ਨਿਰਭਾਰ ਹੈ ਆਪਣੇ ਵਰਗੇ ਦਾ ਫੇਰ ਪਤਾ ਲੱਗੂ ਪਹਿਲਾਂ ਤਾਂ ਆਪਣੇ ਨਹੀਂ ਪਤਾ ਇਹਨੂੰ ਆਪਣਾ ਪਤਾ ਮੈਂ ਸਰੀਰ ਐਸੇ ਕਰਕੇ ਦਾ ਮੂਰਤੀ ਬੰਦਾ ਆਪਣੇ ਵਰਗਾ ਹੀ ਬੰਦਾ ਪਰਮੇਸ਼ਰ ਨੂੰ ਵੀ ਵੀ ਜੇ ਜਾ ਮੈਂ ਆਦਮੀ ਹੋ ਜਾਈ ਉਹ ਹੋਊਗਾ ਪੂਰਤੀਆਂ ਦਾ ਹੀ ਬਣਾਈ ਬੈਠਾ ਹੈ ਆਪਣੇ ਵਰਗਾ ਹੀ ਬੰਦਾ ਆਪਣੇ ਵਰਗਾ ਹੀ ਫਕਰਮੰਦ ਹੈ ਆਪਣੇ ਵਰਗੇ ਅਸੀਂ ਸਾਖੀਆਂ ਬਣਾਈ ਜੋ ਜਿਹੜੇ ਗੁਰੂਆਂ ਦੀਆਂ ਜਦ ਪ੍ਰਚਾਰਕ ਪ੍ਰਚਾਰ ਕਰਦੇ ਨੇ ਆਪਣੀ ਅਵਸਥਾ ਨੂੰ ਬੁਲਾ ਕੇ ਗੱਲ ਕਰਦੇ ਨੇ ਉਹਨਾਂ ਵਾਲੀ ਅਵਸਥਾ ਸਮਝੀ ਨਹੀਂ ਹੋਈ ਉਹ ਨਹੀਂ ਸਮਝੀ ਹੋਈ ਗੁਰਬਾਣੀ ਨਹੀਂ ਸਮਝਦੀ ਹੈ ਜੀ